ਸ਼ਿਵ ਸ਼ਕਤੀ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ ਸ਼ਿਵ ਸ਼ਕਤੀ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ ਹੁਣ ਸ਼ਿਵ ਕੌਣ ਹੈ ਸ਼ਕਤੀ ਕੀ ਹੈ ਇਹਦਾ ਔਲਾਦ ਦੇ ਵਿੱਚ ਹੈ ਸ਼ਿਵ ਸ਼ਕਤੀ ਇਹਨੂੰ ਕੱਢ ਦੋਗੇ ਇਥੋਂ ਇਹ ਜਲਦੀ ਹੈ ਸ਼ਿਵ ਸ਼ਕਤੀ ਸ਼ਿਵ ਤਾਂ ਫਿਰ ਉਹਨਾਂ ਦਾ ਦੇਹ ਸ਼ਿਵਾਵਰ ਮੋਹੇ ਹੀ ਸ਼ਿਵ ਹੈ ਫਿਰ ਹੋਰ ਕਿਹੜਾ ਸ਼ਿਵਾ ਸ਼ਕਤੀ ਦਾ ਨਾਮ ਹੀ ਹੈ ਸ਼ਿਵਾ ਸ਼ਕਤੀ ਨੂੰ ਕਿਹਾ ਹੈ ਸ਼ਿਵ ਦਾ ਹੀ ਨਾਮ ਸ਼ਿਵਾ ਹੈ ਸ਼ਿਵਾ ਹੈ ਓਮ ਨਮੋ ਸ਼ਿਵਾਇਆ ਕਹਿੰਦੇ ਨੇ ਸ਼ਿਵ ਨੂੰ ਸ਼ਿਵਾਇਆ ਗਿਆ ਹੋਇਆ ਸ਼ਿਵ ਸ਼ਕਤੀ ਆਪ ਪਾਇਆ ਕੇ ਕਰਤਾ ਆਪੇ ਸ਼ਕਤੀ ਕੀ ਹੈ ਉਹ ਸ਼ਕਤੀ ਦਾ ਭਗਉਤੀ ਹੈ ਭਗਤੇ ਹੈ ਉਹਨੇ ਆਪਣੀ ਸ਼ਕਤੀ ਪ੍ਰਗਟ ਕੀਤੀ ਹੈ ਸ਼ਬਦ ਇਹ ਤਾਂ ਕੀਤੀ ਹੈ ਕੁਦਰਤ ਦੇ ਰੂਪ ਵਿੱਚ ਸ਼ਕਤੀ ਪ੍ਰਗਟ ਵਿੱਚ ਕੁਦਰਤ ਦਾ ਪ੍ਰਭ ਵਸੇ ਜੀਉ ਉਹ ਤਾਂ ਸਾਨੂੰ ਦੀ ਨਹੀਂ ਅੱਖਾਂ ਦਾ ਸਾਹਮਣੇ ਹੈ ਨਹੀਂ ਇਹ ਆਪਰ ਭਗਤ ਦੇ ਰੂਪ ਵਿੱਚ ਕੀਤੀ ਹੈ ਸ਼ਕਤੀ ਪ੍ਰਗਟ ਸੱਚ ਦੇ ਰੂਪ ਚ ਭਗਤ ਦੇ ਰੂਪ ਚ ਕੀਤੀ ਹੈ ਸ਼ਕਤੀ ਪ੍ਰਗਟ ਇਹ ਸ਼ਕਤੀ ਕਿਉਂ ਹੈ ਇਹ ਸ਼ਕਤੀ ਆਦਮੀ ਦੇ ਰੂਪ ਚ ਕਿਉਂ ਹੋਰ ਜਦ ਜੁਤੀ ਦੇ ਰੂਪ ਚ ਕਿਉਂ ਕਿਉਂਕਿ ਆਖਰੀ ਪੌੜੀ ਹੈ ਇਹ ਸ਼ਕਤੀ ਨੂੰ ਆ ਪਾਵਰ ਹੈ ਕਿ ਜੇਲ੍ਹ ਦੇ ਵਿੱਚੋਂ ਕੱਢ ਕੇ ਨਾ ਇਥੋਂ ਸੱਚਖੰਡ ਨੂੰ ਪਹੁੰਚਾ ਦੇਣਾ ਇਹਦੇ ਕੋਲ ਹੈ ਪਾਵਰ ਪਰਮੇਸ਼ਰ ਦੀ ਪਾਵਰ ਹੈ ਪਰਮੇਸ਼ਰ ਦੀ ਜੇਲ੍ਹ ਚ ਛੱਡਣ ਦੀ ਪਾਵਰ ਕਿਹਦੇ ਕੋਲ ਹੈ ਛੱਡਣ ਦੇ ਛੁਟਕਾਰੇ ਦੇ ਉਪਦੇਸ਼ ਦੀ ਪਾਵਰ ਕਿਹਦੇ ਕੋਲ ਹੈ ਛੁਟਕਾਰਾ ਕਿਵੇਂ ਮਿਲੂਗਾ مشورہ ਕੌਣ ਦੇਊਗਾ ਪਰਮੇਸ਼ਰ ਦੇ ਵੱਲੋਂ ਹੀ مشورہ ਹੈ ਛੁੱਟਣ ਦੀ ਵਿਧੀ ਹੈ ਛੁੱਟਣ ਦੀ ਵਿਧੀ ਦੱਸਣ ਦੀ ਜਿਹੜੀ ਹੈ ਪਾਵਰ ਇਹ ਭਗਤੀ ਭਗਤ ਕੋਲੇ ਜਿਹੜੀ ਵੀ ਉਹਦੀ ਹੈ ਉਹਦੀ ਜੇ ਚੋਂ ਕੱਢਣ ਦੀ ਵਿਧੀ ਜਿਹਨਾਂ ਦੱਸਣੀ ਹੈ ਉਹਦੀ ਹੀ ਸ਼ਕਤੀ ਹੈ ਅਸਲ 'ਚ ਸਭ ਤੋਂ ਵੱਡੀ ਸ਼ਕਤੀ ਹੈ ਕਿਸੇ ਹੋਰ ਜੂਨ ਚ ਹੈ ਨਹੀਂ ਕਿਸੇ ਹੋਰ ਜੂਨ ਦੇ ਵਿੱਚ ਤਾਂ ਇਹ ਸ਼ਕਤੀ ਹੈ ਉਹਦੀ ਆਦਮੀ ਦੇ ਜੂਨ ਦੇ ਵਿੱਚ ਆ ਕੇ ਨਿਕਲਣਾ ਜੇ ਹੋਰ ਤਾਂ ਨਿਕਲਣਾ ਨਹੀਂ ਆਦਮੀ ਜੂਨ ਤੱਕ ਪਹੁੰਚਣ ਵਾਲੀਆਂ ਬੋੜੀਆਂ ਨੇ ਬਾਕੀ ਬਾਕੀ ਜੋ ਆਦਮੀ ਦੀ ਜੋ ਤੱਕ ਪਹੁੰਚਣ ਵਾਲੀਆਂ ਪੌੜੀਆਂ ਨੇ ਇਸ ਪੌੜੀ ਤੇ ਜਿਹੜਾ ਚੁੱਕੇ ਤਾਂ ਹੀ ਕਹਿੰਦਾ ਪੌੜੀ ਤੇ ਆ ਗਿਆ ਨਾ ਨਾਰਾਇਣ ਪੌੜੀ ਹੈ ਇਸ ਪੌੜੀ ਤੇ ਜੇ ਨਾਰਾ ਨਾਲ ਦੀ ਹੈ ਨਾਰ ਵਾਸਤੇ ਨਹੀਂ ਗਿਆ ਹੋਇਆ ਜੇ ਚੁੱਕੇ ਨਾਰਾ ਤਾਂ ਨਾਰ ਵੀ ਹੈ ਨਾ ਇਸੇ ਲਈ ਪਰ ਵਿਦਵਾਨ ਕੀ ਜਾਣ ਵੀ ਨਰਕ ਕਿਹਾ ਹਨਾਰ ਕਿਉਂ ਨਹੀਂ ਗਿਆ ਕੀ ਪਤਾ ਇਸ ਦਾ ਇਹ ਗੱਲ ਕੀ ਹੈ ਇਹਦਾ ਘਰ ਦਿਮਾਗ ਨੇ ਵਿਦਵਾਨ ਇਹਦਾ ਜਹ ਆਪ ਸੋਚਦੇ ਨੇ ਉਹ ਜੀ ਗੁਰਬਾਣੀ ਜਾਈ ਹੈ ਇਹਦਾ ਆਪਣੇ ਮਤਲਬ ਆਪਣੇ ਦਿਮਾਗ ਮੁਤਾਬਕ ਗੁਰਬਾਣੀ ਨੂੰ ਕਰਨਾ ਚਾਹੁੰਦੇ ਨੇ ਵੀ ਘੜ ਲਈਏ ਅਸੀਂ ਇਹਨੂੰ ਉਹ ਛੁੱਟਣਾ ਪਰਮੇਸ਼ਰ ਦੀ ਜਿਹੜੇ ਚੋਂ ਹੈ ਤੁਹਾਡੀ ਮਰਜ਼ੀ ਨਾਲ ਛੁੱਟ ਜਾਓ ਫਿਰ ਤੁਸੀਂ ਤੁਹਾਡੀ ਮਰਜ਼ੀ ਦਾ ਫਸਾਉਣ ਵਾਲੀ ਹੈ ਸਾਡੀ ਸੋਚ ਦਾ ਫਸਾਉਣ ਵਾਲੀ ਹੈ ਜੇ ਇਹਦੇ ਜੇ ਥੋੜਾ ਜਿਹਾ ਵੀ ਤੁਸੀਂ ਤਰਮੀਮ ਕਰ ਲਈ ਫਸੇ ਰਹਿ ਜਾਓਗੇ ਇਹ ਜਿਹੜੀ ਤਰਮੀਮ ਕੀਤੀ ਜਾ ਸਕਦੀ ਕੋਈ ਵੀ ਇਹ ਹੱਥਕੜੀ ਦੀ ਕੁੰਜੀ ਹੈ ਕੁੰਜੀ ਸੰਤਨਤ ਦੀ ਨਹੀਂ ਇਹ ਸੰਤਾਂ ਦੀ ਗੱਲ ਹੈ ਵਿਦਵਾਨਾਂ ਦੀ ਗੱਲ ਨਹੀਂ ਹੈ ਕ੍ਰਿਸਤੀ ਆਦਮੀਆਂ ਦੀ ਗੱਲ ਨਹੀਂ ਹੈ ਇਹ ਤਾਂ ਗਾਹਾਂ ਦੀ ਗੱਲ ਹੈ ਇਹ ਸੰਸਾਰੀ ਆਦਮੀ ਗੁਰਬਾਣੀ ਨੂੰ ਉਤਾਰ ਰਹੇ ਨੇ ਨਹੀਂ ਜੀ ਹੁਣ 21ਵੀਂ ਸਦੀ ਆ ਗਈ ਹੁਣ ਇਹਦੇ ਅਰਥ ਇਹ ਨਹੀਂ ਹੋ ਸਕਦੇ ਹੁਣ ਇਹ ਬਦਲ ਲੋ ਹੁਣ ਕੋਈ ਚਾਬੀ ਬਦਲ ਗਈ ਜਿੱਦਾਂ ਬਦਲ ਗਿਆ ਜੇ ਜਿੱਦਾਂ ਹੋਈ ਚਾਬੀ ਵੀ ਹੋਈ ਰਹੂ ਤੇ 21ਵੀਂ ਸਦੀ ਜਿੱਦਾਂ ਬਦਲ ਗਏ ਫਿਰ ਤਾਂ ਚਾਬੀ ਬਦਲ ਜੂ ਜੇ ਜਿੱਦਾਂ ਹੋਈ ਹੈ ਜਿਹੜ ਹੋਈ ਹੈ ਫਿਰ ਚਾਬੀ ਵੀ ਹੋਈ ਹੈ ਚਾਬੀ ਜਿਹੜੀ ਬਦਲਿਆ ਜਾ ਸਕਦਾ ਚਾਬੀ ਜਰਾ ਬਦਲ ਗਈ ਲੱਗਣੀ ਹੋਣੀ ਚਾਬੀ ਉਹ ਨਹੀਂ ਲੱਗਦੀ ਹੁੰਦੀ ਜੇ ਜਰਾ ਬਦਲ ਬਦਲਾਉ ਕਰਦੀ ਹੈ ਚਾਬੀ 'ਚ ਹਥਕੜੀ ਖੁੱਲਣੀ ਹੁੰਦੀ ਹੈ ਇਹ ਕੀ ਜਾਣਨ ਪਰ ਪੂਰਖ ਕੀ ਜਾਣ ਇਹ ਤਾਂ ਪੂਰਖ ਨੇ ਇਹ ਕੀ ਜਾਣਨ ਗੱਲ ਕੀ ਹੈ ਸ਼ਿਵ ਸ਼ਕਤੀ ਆਪ ਉਪਾਏ ਕੇ ਕਰਤਾ ਆਪੇ ਹੁਕਮ ਦਿੰਦਾ ਹੈ ਸ਼ਿਵ ਲਫ਼ਜ਼ ਪਰਮੇਸ਼ਰ ਤੇ ਪਰਥਾਇਆ ਉਹਨਾਂ ਦਾ ਸ਼ਿਵ ਕਿਸੇ ਹੋਰ ਦੇ ਪਰਥਾਇਆ ਜਿਵੇਂ ਖਾਲਸਾ ਪਰਮੇਸ਼ਰ ਦੇ ਪਤਾ ਲੱਭਦਾ ਹੈ ਹੋਇਆ ਅਸੀਂ ਖਾਲਸਾ ਆਦਮੀ ਦੇ ਪਤਾ ਵਰਤਦੇ ਵਰਤਦਾ ਐਵੇਂ ਆਦਮੀ ਦੇ ਪਤਾ ਉਹ ਵਰਤਣ ਲੱਗੇ ਇਸੇ ਕਰਕੇ ਦ੍ਰਿਸ਼ਟੀ ਕੀਤੀ ਦਸੂ ਪਾਸ਼ਾ ਨੇ ਕਹਿੰਦੇ ਮਹਾਦੇਵ ਕੋ ਕਹਿਤ ਸਦਾ ਸ਼ਿਵ ਮਹਾਦੇਵ ਨੂੰ ਕਹਿਣ ਲੱਗੇ ਮਹਾਦੇਵ ਇੱਕ ਦੇਵਤਿਆਂ ਦੇ ਵਿੱਚ ਜਿਹੜਾ ਲੀਡਰ ਸੀਗਾ ਸਿਆਣਾ ਸੀਗਾ ਬਜ਼ੁਰਗ ਸੀਗਾ ਉਹਨੂੰ ਮਹਾਦੇਵ ਕਹਿਣ ਲੱਗੇ ਜੋ ਸਾਡੇ ਜਹੇਦਾਰ ਅਸੀਂ ਬਣਾ ਲੈਂਦੇ ਸੀ ਸਿਆਣਿਆਂ ਨੂੰ ਆਗੂ ਬਣਾ ਲੈਂਦੇ ਅਸੀਂ ਸਿਆਣਿਆਂ ਨੂੰ ਘਰਾਂ 'ਚ ਵੀ ਸਿਆਣੇ ਆਗੂ ਹੁੰਦੇ ਚਾਹੇ ਉਹ ਛੋਟੀ ਵੀ ਹੋਵੇ ਜਾਣੇ ਨੂੰ ਵੀ ਆਗੂ ਬਣਾ ਲਈਦਾ ਜੇ ਸਿਆਣਾ ਹੋਵੇ ਘਰਾਂ 'ਚ ਬਣਾਉਂਦੇ ਹੀ ਨੇ ਸਿਆਣਪ ਦੀ ਗੱਲ ਉਹ ਆਗੂ ਸੀ ਉਹਨੂੰ ਸ਼ਿਵ ਕਰਨ ਲੱਗੇ ਮਹਾਦੇਵ ਕੋ ਕਹੇ ਤਾਂ ਸਦਾ ਸ਼ਿਵ ਹੁਣ ਇਹਨਾਂ ਨੇ ਮਹਾਦੇਵ ਨੂੰ ਸਦਾ ਸ਼ਿਵ ਕਹਿ ਲਿਆ ਉਹ ਨਿਰੰਕਾਰ ਕਾ ਚਿਰਤ ਨਾ ਫਿਰ ਨਿਰੰਕਾਰ ਦੀ ਇਹਨਾਂ ਨੇ ਖੋਜ ਛੱਡਤੀ ਇਸ ਕਰਕੇ ਨਿਰਾਕਾਰ ਉਹ ਨਿਰਾਕਾਰ ਹੈ ਅਸਲ ਚ ਸ਼ਿਵ ਕਹਿਣਾ ਮਤਲਬ ਇਹ ਸੀਗਾ ਸ਼ਿਵ ਦਾ ਨਿਰਾਕਾਰ ਹੈ ਜਿਹਨੂੰ ਨਿਰੰਕਾਰ ਕਹਿੰਦੇ ਸੱਚਖੰਡ ਵਸੇ ਨਿਰੰਕਾਰ ਉਹ ਸ਼ਿਵ ਹੈ ਇਹ ਨੇ ਆਦਮੀ ਨੂੰ ਬਣਾ ਲਿਆ ਦੇਹ ਨੂੰ ਬਣਾ ਲਿਆ ਦੇਹ ਧਾਰੀ ਨੂੰ ਬਣਾ ਲਿਆ ਦੇਹ ਧਾਰੀ ਅੱਖਾਂ ਨੂੰ ਦੀਦਾ ਕਿ ਗਲਤੀ ਤੇ ਹੋਈ ਹੈ ਇਹ ਗਲਤੀ ਦਾ ਸੁਧਾਰ ਹੈ ਗੁਰਬਾਣੀ ਕਰ ਰਹੀ ਹੈ ਨਵਾਂ ਧਰਮ ਨਹੀਂ ਬਣਾ ਰਹੀ ਜੇ ਗੱਡੀ ਲਈ ਤਾਂ ਉਤਰ ਜਾ ਲਾਈਨ ਜਾ ਕੇ ਹੋਰ ਪਾਸੇ ਨਹੀਂ ਵਿਛਾਈ ਦੀ ਹੁੰਦੀ ਜੇ ਲਾਈਨ ਇੱਧਰ ਉੱਧਰ ਹੋ ਜਾ ਲਾਈਨ ਨੂੰ ਠੀਕ ਕਰ ਲਈਦਾ ਹੁੰਦਾ ਡੱਬੇ ਚੱਕ ਕੇ ਫਿਰ ਉੱਤੇ ਰੱਖਦੀ ਨੇ ਇਹ ਲਾਈਨ ਦਾ ਸੁਧਾਰ ਹੋ ਰਿਹਾ ਨਵੀਂ ਲਾਈਨ ਦੀ ਵਿਛਾਈ ਜਾ ਰਹੀ ਜਿਹਨੂੰ ਭਲੇਖਾ ਹੋਵੇ ਨਵੀਂ ਲਾਈਨ ਆ ਪਾਗਲ ਨੇ ਜਿੱਤੇ ਗੱਡੀ ਦਾ ਐਕਸੀਡੈਂਟ ਹੁੰਦਾ ਲਾਈਨ ਵੀ ਉਧਰ ਹੋ ਜਾਂਦੀ ਹੁੰਦੀ ਹੈ ਇਹ ਜਦੋਂ ਤੱਕ ਉਹ ਲਾਈਨ ਤਾਂ ਠੀਕ ਕਰ ਦਿੰਦੇ ਨੇ ਉਹਨਾਂ ਤੋਂ ਅੱਗੇ ਪਿੱਛੇ ਠੀਕ ਹੁੰਦੀ ਹੋਈ ਹੈ ਹੁਣ ਜਿੰਨਾ ਦਾ ਫਰਕ ਪਿਆ ਹੈ ਰਣਜੀਤ ਸਿੰਘ ਦੇ ਦਾ ਇਹ ਬੰਦੇ ਬਹਾਦਰ ਦੇ ਬਾਦ ਦਾ ਆ ਥੋੜਾ ਜਿਹਾ ਅਰਥਾਂ ਉਰਥਾਂ ਦੇ ਵਿੱਚ ਇਹ ਠੀਕ ਹੋ ਜਾਊਗਾ ਅੱਗੇ ਪਿੱਛੇ ਠੀਕ ਹੀ ਹੈ ਅੱਗੇ ਪਿੱਛੇ ਤਾਂ ਠੀਕ ਹੀ ਹੈ ਦੁਨੀਆ ਬਣਦੀ ਹੋਈ ਹੈ ਉਹ ਬੰਦੀ ਹੋਈ ਹੈ ਵੀ ਵਰਦਾਰੀ ਜਮਦਾਰੀ ਇਹ ਹੈ ਉਹ ਇੱਕ ਫਲਾਂ ਤਾਂ ਸਾਰੇ ਬੋਲਦੇ ਹੀ ਆਪਾਂ ਅਰੇ ਅਰਥਾਂ ਦੇ ਨਾਲ ਥੋੜੇ ਠੀਕ ਕਰ ਲਾਂਗੇ ਨਹੀਂ ਫੇਰ ਚੱਲ ਪੂਗੀ ਨਵੀਂ ਲਾਈਨ ਨਹੀਂ ਵਿਚਾਰੇ ਨਵਾਂ ਮਾਰਗ ਨਹੀਂ ਹੈ ਕੋਈ ਪੰਥ ਖਿਲਾਫ ਦੀ ਗੱਲ ਵੀ ਨਵਾਂ ਮਾਰਗ ਨਹੀਂ ਹੈ ਪੰਥ ਖਿਲਾਫ ਦੀ ਗੱਲ ਨਵਾਂ ਮਾਰਗ ਨਹੀਂ ਹੈ ਮਤਲਬ ਇਹ ਰਸਤਾ ਹਰ ਵਕਤ ਚੱਲਦਾ ਰਹੇ ਇਹ ਹਰ ਵਕਤ ਨਹੀਂ ਸੀ ਚੱਲਦਾ ਭਗਤ ਪ੍ਰਗਟ ਹੁੰਦੇ ਸੀ ਜਿਵੇਂ ਰਾਜਸਥਾਨ ਚ ਅੱਗੇ ਲੈਣਾ ਬਲੌਕ ਹੋ ਜਾਂਦੀ ਸੀ ਦੋ ਜਗ੍ਹਾ ਰੇਤਾ ਹੁੰਦਾ ਸੀ ਹੁਣ ਵੀ ਹੈਗਾ ਜਦ ਤੇਜ਼ ਹਵਾ ਚੱਲਦੀ ਹੈ ਪੁਰੇ ਦੀ ਉਹ ਰੇਤਾ ਉੱਡ ਕੇ ਲਾਈਨ ਤੇ ਆ ਜਾਂਦਾ ਲਾਈਨ ਢਕੀ ਜਾਂਦੀ ਹੈ ਤੋ ਲਾਈਨ ਤੇ ਰੇਤਾ ਭਰੇਗਾ ਤਾਂ ਗੱਡੀ ਰੁਕ ਜਾਂਦੀ ਹੈ ਇਦਾਂ ਇਹ ਤੇ ਰੇਤਾ ਆ ਜਾਂਦਾ ਹੁੰਦਾ ਆ ਪ੍ਰਚਾਰ ਹੈ ਨਾ ਕੂੜ ਪ੍ਰਚਾਰ ਕੂੜ ਪ੍ਰਚਾਰ ਦੀ ਹਵਾ ਨਾਲ ਰੇਤਾ ਆ ਜਾਂਦਾ ਤੇ ਲਾਈਨ ਢਕੀ ਜਾਂਦੀ ਉਹ ਨਸਲ ਤੇ ਲਾਈਨ ਦੀਦੀ ਨਹੀਂ ਹੁਣ ਗੱਡੀ ਆਵੇ ਕਿਵੇਂ ਬਸ ਉਹ ਇਧਰ ਉਧਰ ਰੇਤਾ ਕੀਤਾ ਲਾਈਨ ਦੇਖਣ ਲੱਗੀ ਗੱਡੀ ਰੰਗੀ ਇੰਨਾ ਕੇ ਕੁਝ ਕਰਨਾ ਪੈਂਦਾ ਸੀ ਹੁਣ ਇਹ ਆ ਵੀ ਲਾਈਨ ਦਿਖਦੀ ਹੋ ਰਹੇ ਲਾਈਨ ਦਿਖਦੀ ਰਹੇ ਲਾਈਨ ਦੇ ਕਿਤੀ ਹੋਈ ਹੈ ਨਾ ਨਕਸ਼ਾ ਦਿੱਤਾ ਹੈ ਨਾ ਗੁਰਬਾਣੀ ਚ ਨਕਸ਼ਾ ਲਾਈਨ ਦਾ ਹੈਗਾ ਉਹ ਕਹਿੰਦੇ ਜੇ ਇਧਰ ਉਧਰ ਹੋ ਵੀ ਜਾਊ ਤਾਂ ਤਰੂ ਰੂਤਾ ਇਧਰ ਉਧਰ ਕਰ ਲੈ ਕਰਨਗੇ ਬੁੱਧੀ ਤਾਂ ਫੇਰ ਵੀ ਨਹੀਂ ਹੈ ਪਰ ਛੇਤੀ ਹੋ ਜਾਂਦੀ ਹੈ ਫਿਰ ਜਦ ਨਕਸ਼ਾ ਨੁਕਸ਼ਾ ਬਣਿਆ ਹੁੰਦਾ ਸਾਰਾ ਪਤਾ ਹੁੰਦਾ ਨਾ ਇਧਰ ਲਾਈਨ ਠੀਕ ਹੈ ਇਧਰ ਠੀਕ ਹੈ ਫਿਰ ਛੇਤੀ ਉਹ ਬਣ ਜਾਂਦੀ ਹੈ ਇਹ ਪੰਥ ਲਾਈਨ ਹਟਾਉਣੇ ਆ ਰਹੇ ਲਾਈਨ ਦੇ ਰਖਵਲ ਕੋਈ ਲਾਈਨ ਪੁੱਟ ਕੇ ਨਾ ਜਵੇ ਪੰਥ ਦਾ ਵਾਲਾ ਪੁੱਟ ਕੇ ਨਾ ਜੇ ਕੋਈ ਲਾਈਨ ਇਹ ਗੁਰਬਾਣੀ ਨੂੰ ਨਾ ਖਤਮ ਕਰ ਦੇਵੇ ਇਹ ਜਿਹੜੀ ਗੁਰਬਾਣੀ ਲਿਖ ਕੇ ਆਈ ਹੋਈ ਹੈ ਇਹ ਲਿਖਤਾਂ ਸਾਡੇ ਕੋਲ ਰਹਿ ਜਾਣੇ ਲਾਈਨ ਰਹਿ ਜਵੇ ਰੇਤਾ ਜਨਾ ਵਰਹੀ ਆ ਜਵੇ ਉਹ ਥਲੇ ਵਿੱਚ ਰਿਹਾ ਹੈ ਸਭ ਕੁਝ ਉਹ ਖੋਜ ਦੇ ਵਿੱਚ ਫਿਰ ਅਸੀਂ ਲੱਭ ਲੈਣਾ ਕੀ ਹੈ ਕਿੱਥੇ ਲਾਈ ਦੋਏ ਸਦਾ ਦਾ ਦੀਦਾ ਹੀ ਨਾ ਉਹ ਤਲਾ ਉਹ ਸੌਖਾ ਕੰਮ ਹੈ ਆ ਪੰਥ ਚਲਾਇਆ ਪੰਥ ਦਾ ਚੰਦਾ ਵਰਦਾਰ ਹੈ ਇਸ ਲਾਈਨ ਦਾ ਚਾਹੇ ਉਹਨੂੰ ਗਿਆਨ ਹੈ ਚਾਹੇ ਨਹੀਂ ਹੈ ਇੱਕ ਗੱਲ ਖਾਤਰ ਤਾਂ ਸਾਰੇ ਲੜਦੇ ਨੇ ਨਾ ਸਿੱਖ ਚਾਹੇ ਚਲੋ ਅਸੀਂ ਕਦੇ ਕਹਿੰਦੇ ਵੀ ਸਿੱਖ ਨਹੀਂ ਹੈ ਉਹ ਹੈ ਇਹ ਗੱਲ ਵੀ ਇੱਕ ਅੱਖਰ ਵੀ ਜੋ ਘਟਾਵਦਾ ਨਹੀਂ ਸਕਦਾ ਕੋਈ ਇਸ ਗੱਲ ਖਾਤਰ ਤਾਂ ਸਾਰੇ ਇੱਕ ਮਤ ਨੇ ਗੁਰਬਾਣੀ ਜੋ ਇੱਕ ਅੱਖਰ ਇਧਰ ਉਧਰ ਨਹੀਂ ਹੋ ਸਕਦਾ ਨਾ ਦਸ ਵਿੱਚ ਹੋ ਸਕਦਾ ਨਾ ਇਹ ਜੋ ਹੋ ਸਕਦਾ ਦੋਹਾਂ ਚੋਂ ਨਹੀਂ ਹੋ ਸਕਦਾ ਉਹ ਦੋਹਾਂ ਚੋਂ ਨਹੀਂ ਸਕਦਾ ਖਾਲਸਾ ਜਿਹੜਾ ਦੋਹਾਂ ਗ੍ਰੰਥਾਂ ਦੇ ਵਿੱਚੋਂ ਬਣਿਆ ਹੈ ਮਿਲ ਕੇ ਪੌੜ ਦੋਹਾਂ ਗ੍ਰੰਥਾਂ ਦੀ ਵਿਕਸਿਆ ਹੈ ਪਹਿਲਾ ਸਿੱਖ ਨੇ ਸੰਗਤ ਹੈ ਫਿਰ ਖਾਲਸਾ ਖਾਲਸੇ ਦਾ ਮਤਲਬ ਦੋ ਗ੍ਰੰਥਾਂ ਵਿੱਚੋਂ ਖਾਲਸਾ ਕੱਲੇ ਗ੍ਰੰਥ ਦੀ ਉਪਜ ਦੀ ਕੱਲੇ ਗ੍ਰੰਥ ਦੀ ਉਪਜ ਖਾਲਸਾ ਦੀ ਖਾਲਸਾ ਝੰਡਾ ਵਰਦਾ ਹੈ ਪਹਿਲਾ ਝੰਡਾ ਵਰਦਾ ਨਹੀਂ ਹੈ ਭਗਤਾਂ ਨੇ ਉਹ ਝੰਡਾ ਵਰਦਾ ਨਹੀਂ ਥਾਪਿਆ ਸਭ ਪਾਸ਼ਾ ਨੇ ਝੰਡਾ ਵਰਦਾ ਥਾਪੇ ਨੇ ਪੰਜ ਉਹ ਪੰਜ ਝੰਡਾ ਲੈ ਕੇ ਚੱਲਣਗੇ ਆ ਨਿਸ਼ਾਨ ਨਹੀਂ ਸਾਡੇ ਤੇ ਕੀ ਹੈ ਨਿਸ਼ਾਨ ਤਾਂ ਤੇ ਅਸਾਂ ਪਾਇਆ ਦੀ ਦੇਣ ਤੌਸਿਆ ਨਿਸ਼ਾਨ ਝੰਡਾ ਵਰਦਾਰ ਆ ਜਿਹੜੇ ਘੋੜੇ ਲੈ ਕੇ ਚੱਲਦੇ ਤੌਸਾ ਨਿਸ਼ਾਨ ਇਹ ਝੰਡੇ ਵਰਦਾਰ ਨੇ ਇਹ ਕੀ ਜਾਣ ਮੂਰਖ ਇਹਦੇ ਸਮਝਦੇ ਨੇ ਪਾਗਲ ਤੁਰੇ ਫਿਰਦੇ ਨੇ ਇਹਨਾਂ ਭਾਵੇਂ ਪਾਗਲ ਤੁਰੇ ਫਿਰਦੇ ਨੇ ਸਾਰੀਆਂ ਮੱਤਾਂ ਦੇ ਝੰਡੇ ਵਰਦਾਰ ਫਿਰਦੇ ਨੇ ਹੱਥੀਆਂ ਤੇ ਚਲੇ ਫਿਰਦੇ ਨੇ ਨਾ ਕੋੜੀਆਂ ਹੱਥਾਂ ਤੇ ਕੱਢੇ ਲਈ ਫਿਰਦੇ ਸੀ ਇਸੇ ਮਤ ਦਾ ਨਹੀਂ ਸੀ ਕੋਈ ਜੰਦਾ ਬਰਦਾਰ ਪਹਿਲਾਂ ਤੇ ਬਾਕੀ ਸਾਰੀਆਂ ਮਤਾਂ ਦੇ ਹੈਗੇ ਨੇ ਜੰਦੇ ਬਰਦਾਰ ਪੀਠਾਂ ਬੜੀਆਂ ਹੋਈਆਂ ਨੇ ਇਹਦਾ ਕੋਈ ਵੀ ਨਹੀਂ ਸੀ ਭਗਤਾਂ ਦੇ ਬਾਅਦ ਕੋਈ ਜੰਦਾ ਬਰਦਾਰ ਨਹੀਂ ਹੈ ਤਰੂਪ ਤੇ ਬਾਅਦ ਕੋਈ ਜੰਦਾ ਬਰਦਾਰ ਨਹੀਂ ਹੈ ਹਰ ਬਾਰ ਇਹ ਬਹੁਤ ਹੁਣ ਝੰਡਾ ਵਰਦਾਰ ਹੈ ਬਕਾਇਦਾ ਦੂਜਾ ਬੱਤਾ ਵਾਂਗੂ ਨੈਟਵਰਕ ਬਕਾਇਦਾ ਹੈ ਦਾ ਦੁਨੀਆ ਮੱਤਾ ਵਾਂਗੂ ਸਾਡਾ ਨੈਟਵਰਕ ਹੈ ਅਨੁਕੂਲ ਤਾਂ ਹੀ ਛੇਤੀ ਪਤਾ ਲੱਗ ਜੂ ਵਰਲਡ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਬੈਠਾ ਨੈਟਵਰਕ ਹੈ ਨੈਟਵਰਕ ਜੋ ਜੋ ਹੁਣ ਸਿੱਖੀ ਫੈਲੂਗੀ ਹੋਰ ਸਿੱਖ ਬਣਨਗੇ ਸਾਈਆਂ ਚ ਵੀ ਸਿੱਖ ਬਣਨਗੇ ਤੂੰ ਤਾਂ ਕਹੇ ਹੈ ਸਿੱਖ ਹਿੰਦੂ ਦਾ ਸਿੱਖ ਹੈ ਹਿੰਦੂ ਦਾ ਬਣ ਗਿਆ ਉਹ ਸਿੱਖ ਤੂੰ ਸਿੱਖੀ ਛੱਡ ਕੇ ਹਿੰਦੂ ਬਣੇ ਜੇ ਸਿੱਖੀ ਛੱਡ ਕੇ ਹਿੰਦੂ ਹੋ ਗਿਆ ਕੋਈ ਵੇਦ ਦੀ ਮਾਤਾ ਹੈ ਵੇਦ ਦੀ ਸਿੱਖਿਆ ਲੈਣ ਵਾਲਾ ਨਿਰਾਕਾਰੀ ਸਿੱਖਿਆ ਵਾਲਾ ਸਿੱਖਾ ਹੈ ਜਿਹੜਾ ਜੋਤ ਦੀ ਸਿੱਖਿਆ ਲੈ ਰਿਹਾ ਨਾ ਜੋਤ ਕੀ ਹੈ ਆਪਣੀ ਆਤਮਾ ਕੀ ਹੈ ਪ੍ਰਾਤਮਾ ਕੀ ਹੈ ਉਹ ਸਿੱਖਾ ਜਿਹੜਾ ਜੋਤ ਨੂੰ ਛੱਡ ਕੇ ਜਾਤ ਦੇ ਉੱਤੇ ਟਿਕ ਗਿਆ ਸਰੀਰ ਤੇ ਟਿਕ ਗਿਆ ਉਹ ਹਿੰਦੂ ਇੰਨਾ ਹੀ ਫਰਕ ਹੈ ਹੋਰ ਤਾਂ ਕੁਝ ਨਹੀਂ ਹਿੰਦੂ ਔਰ ਬਹੁਤਾ ਫਰਕ ਹੈ ਤਾਂ ਉਹ ਜਿਹੜਾ ਅੱਖਾਂ ਨੂੰ ਦੀਦਾ ਨੂੰ ਮੰਨ ਬੈਠਿਆ ਉਹ ਜਿਹੜਾ ਦੀਦਾ ਨਹੀਂ ਨੂੰ ਮੰਨਦਾ ਉਹ ਨਾਨਕ ਨੇ ਕੀ ਕਿਹਾ ਕਹਿੰਦੇ ਮੈਂ ਜਾਣ ਲਿਆ ਮੈਂ ਜਾਣ ਲਿਆ ਨਿਰਾਕਾਰ ਨੂੰ ਸਿੱਧੂਆਂ ਨੂੰ ਕਹਾ ਮੈਂ ਜਾਣ ਲਿਆ ਨਿਰਾਕਾਰ ਨੂੰ ਕਹਿੰਦੇ ਕਿਵੇਂ ਜਾਣ ਲਿਆ ਕਹਿੰਦੇ ਜਾਤ ਮੈਂ ਜੋਤ ਅਸ਼ਰੀਰ ਚ ਜੋਤ ਹੈ ਨਾ ਜੋਗੀ ਸ਼ਰੀਰ ਤੋਂ ਲੱਭਦੇ ਸੀ ਲੱਭਦੇ ਸੀ ਪਰਮੇਸ਼ਰ ਨੂੰ ਪਰਮੇਸ਼ਰ ਸਰੀਰ ਚ ਹੁੰਦਾ ਨਹੀਂ ਜਾਂ ਪਰਮੇਸ਼ਰ ਦੇ ਤਾਰੀ ਹੁੰਦਾ ਹੀ ਨਹੀਂ ਸਰੀਰ ਤੋਂ ਕਿਵੇਂ ਲੱਭ ਜੂ ਤੁਹਾਨੂੰ ਕੋ ਨਾਨਕ ਨੇ ਕਿਹਨੂੰ ਲੱਭਿਆ ਸਰੀਰ ਚੋਂ ਜਿਹੜਾ ਪਰਮੇਸ਼ਰ ਨੂੰ ਲੱਭਦਾ ਸੀ ਸਰੀਰ ਚੋਂ ਉਹਨੂੰ ਲੱਭਿਆ ਵੀ ਉਹ ਕੌਣ ਜਿਹੜਾ ਅੱਖਾਂ ਦੇ ਝਾਕਦਾ ਸੀ ਜਿਹੜਾ ਸਰੀਰ 'ਚ ਬੋਲਦਾ ਸੀ ਉਹਨੂੰ ਲੱਭਿਆ ਜਿਹੜਾ ਬੋਲਦਾ ਉਹ ਨਾ ਨਿਰਾਕਾਰ ਹੈ ਬੋਲਦਾ ਪਰ ਉਹਦਾ ਆਪੇ ਨਿਰਾਕਾਰ ਹੈ ਉਹ ਕਿਹਦੇ ਵਿੱਚ ਸਰੀਰ 'ਚ ਜਿੰਨਾ ਚਿਰ ਉਹ ਹੈਗਾ ਸਰੀਰ ਚੱਲਦਾ ਜਿੰਨਾ ਚਿਰ ਉਹ ਹੈਗਾ ਸੁਣਦਾ ਜਿੰਨਾ ਚਿਰ ਉਹ ਹੈਗਾ ਖਾਂਦਾ ਪੀਂਦਾ ਪਹਿਨਦਾ ਤੁਰਦਾ ਕੁਝ ਕਰਦਾ ਬੋਲਦਾ ਜਦ ਉਹ ਨਹੀਂ ਰਹੂ ਫਿਰ ਬਸ ਫਿਰ ਡੈਡ ਬੋਡੀ ਹੈ ਉਹ ਤਾਂ ਨਿਰਾਕਾਰ ਹੈ ਉਹ ਲੱਭ ਲਿਆ ਤਨ ਵਿੱਚੋਂ ਮਨ ਲੱਭ ਲਿਆ ਜਾਤ ਮੈਂ ਜੋਤ ਉਹ ਜੋਤ ਲੱਭ ਲਈ ਉਹ ਜੋਤ ਅੱਖਾਂ ਨੂੰ ਹੈ ਜੋਤ ਅੱਖਾਂ ਨੂੰ ਦੇਖਣ ਵਾਲੀ ਹੈ ਨਹੀਂ ਪਰ ਉਹ ਕਹਿੰਦਾ ਜਾਤ ਮੈਂ ਜੋਤ ਉਸ ਜੋਤ ਮੈਂ ਜਾਤਾ ਉਹ ਜੋਤ ਦੇ ਵਿੱਚ ਹੋ ਜਾਣੇ ਨੂੰ ਉਹ ਜੋਤ ਦੇ ਵਿੱਚ ਅੰਦਰ ਸਹੀ ਗੱਲ ਹੈ ਉਹ ਸਰੀਰ ਤੇ ਖੜ ਗਏ ਉਹ ਸਰੀਰ ਤੋਂ ਬਾਹਰ ਚਲੇ ਗਏ ਇੱਕ ਦਰਾ ਮੂਰੇ ਖੜ ਕੇ ਕਰਦਾ ਜਾਵੜਿਆ ਉਹ ਦਰਸ਼ਨ ਤਾਂ ਅੰਦਰ ਜਾ ਕੇ ਹੋਣੇ ਨੇ ਦਰਾ ਮੂਰੇ ਤੇ ਬਾਹਰੋਂ ਕਿਵੇਂ ਹੋ ਜਾਣਗੇ ਦਰਵਾਜ਼ਾ ਤਾਂ ਬੰਦ ਹੈ ਉਹ ਦੇਵਰੇ ਦੇ ਮੂਰੇ ਖੜਾ ਹੈ ਕਿਲੇ ਦੇ ਬਾਹਰ ਖੜਾ ਉਹ ਕਿਲੇ ਦੇ ਅੰਦਰ ਜਾਵੜਿਆ ਉਹ ਮਹਿਲ ਦੇ ਅੰਦਰ ਜਾਵੜਿਆ ਮਹਿਲ ਦੇ ਬਾਹਰ ਖੜਾ ਸੈਡੋ ਫਰਕ ਉਹ ਜਾ ਕੇ ਉੱਥੇ ਰੁਕ ਗਿਆ ਸਰੀਰ ਤੇ ਉਹ ਸਰੀਰ ਦੇ ਵਿੱਚ ਜਾਵੜਿਆ ਵਿੱਚ ਜਿਹੜਾ ਜੋਤ ਹੈ ਜੋਤ ਦੇ ਵਿੱਚੋਂ ਆਪਣੇ ਆਪਣੇ ਅੰਦਰੋਂ ਲੱਭੇ ਕਹਿਣ ਦਾ ਮਤਲਬ ਆਪਣੇ ਅੰਦਰੋਂ ਹੀ ਲੱਭਿਆ ਮਨ ਮੈਂ ਆਪ ਮਨ ਦੇ ਵਿੱਚੋਂ ਆਪ ਹੈ ਮਨ ਆਪਣੇ ਕੋਲ ਮਨ ਦੇ ਵਿੱਚ ਆਪਦਾ ਵੀ ਮੇਰੇ ਵਿੱਚ ਤੂੰ ਆਪ ਹੈ ਮਨ ਮਨ ਜਿਹੜਾ ਲੱਭਦਾ ਨਾ ਮਨ ਮੈਂ ਨੂੰ ਕਹਿੰਦੇ ਨੇ ਮੈਂ ਮੇਰੇ ਵਿੱਚ ਤੂੰ ਹੈ ਬਸ ਮਨ ਮੈਂ ਆਪ ਦਾ ਮਤਲਬ ਮੇਰੇ ਵਿੱਚ ਤੂੰ ਹੈ ਇਸ ਕਰਕੇ ਤੂੰ ਤੂੰ ਕਰਤਾ ਤੂੰ ਪਿਆ ਮੈਂ ਰਹਿ ਹੀ ਨਾ ਜੋ ਮੇਰੇ ਵਿੱਚ ਹੀ ਤੂੰ ਹੈ ਫਿਰ ਮੈਂ ਕੀ ਰਹਿ ਗਿਆ ਕੁਝ ਨਹੀਂ ਗਊ ਬਣੀ ਸੀ ਆਟੇ ਦੀ ਗਊ ਕਹਿਣਾ ਛੱਡ ਕੇ ਆਟਾ ਕਹਿਣ ਲੱਗ ਗਏ ਬਸ ਐਡਾ ਹੀ ਫਰਕ ਹਾਥੀ ਬਣਾ ਦਾ ਆਟੇ ਦਾ ਪਹਿਲਾਂ ਕਹਿੰਦੇ ਹਾਥੀ ਫਿਰ ਕਹਿੰਦਾ ਆਟਾ ਆਟਾ ਸੱਚਾ ਹਾਥੀ ਕਹਿਣਾ ਝੂਠ ਸੀ ਆਟੇ ਦੇ ਹਾਥੀ ਨੂੰ ਨਾਲ ਜੋੜ ਸੀ ਆਟਾ ਕਹਿਣਾ ਸੱਚ ਹੈ ਹਾਥੀ ਹੁੰਦਾ ਤਾਂ ਉਹਨੂੰ ਕਹੇ ਵੀ ਕੰਮ ਤੁਰ ਕੇ ਦਿਖਾ ਤੁਰ ਪੂਗਾ ਕਦੇ ਬੈਠ ਕੇ ਦਿਖਾ ਬੈਠ ਜੂਗਾ ਪਾਣੀ ਪੀ ਕੇ ਦਿਖਾ ਪੀ ਲੂਗਾ ਝੂਠ ਸੀ ਫਿਰ ਆਟੇ ਦੇ ਹਾਥੀ ਨੂੰ ਹਾਥੀ ਕਹਿਣਾ ਝੂਠ ਹੈ ਹਾਥੀ ਦਾ ਹਾਥੀ ਦਾ ਗੋਲ ਨਹੀਂ ਹੈ ਉਹ ਆਟੇ ਦੇ ਹਾਥੀ ਨੂੰ ਆਟਾ ਕਹਿਣਾ ਠੀਕ ਹੈ ਆਟੇ ਵਾਲੇ ਗੋਲ ਨੇ ਵਿੱਚ ਸਾਰੇ ਭਾਈ ਨਾ ਹੀ ਫਰਕ ਹੈ ਦੂਰ ਔਰ ਸਿੱਖ ਦਾ ਕੋਈ ਫਰਕ ਨਹੀਂ ਹਿੰਦੂ ਨੂੰ ਸਿੱਖ ਬਣਾਉਣਾ ਕੀ ਔਖਾ ਜੇ ਬਣਨਾ ਚਾਹੁੰਦਾ ਹੋਵੇ ਕੋਈ ਜੇ ਕੋ ਬਣਨਾ ਚਾਹੁੰਦਾ ਹੋਵੇ ਮੁਕਤੀ ਦਾ ਮਾਰਗ ਹੈ ਨਾ ਸਿੱਖੀ ਜੇ ਮੁਕਤੀ ਦੇ ਮਾਰਗ ਤੇ ਚੱਲਣਾ ਕਿਸੇ ਨਾ ਕੀ ਫਰਕ ਹੈ ਕੁਝ ਨਹੀਂ ਲਾਈਨ ਬੰਦਾ ਰਹਿਤਾ ਪਿਆ ਜਾਂ ਲਾਈਨ ਦੇਖ ਦੇਖੋ ਨਾ ਨਾਲ ਹਾਥੀ ਕਹਿੰਦਾ ਨਾਟੇ ਨੂੰ ਭਲੇਖੇ ਨਾਲ ਹਾਥੀ ਕਹਿੰਦਾ ਇਹ ਭਲੇਖਾ ਜ਼ੂਰ ਕਰਨਾ ਵੀ ਹਾਥੀ ਕਹਣਾ ਛੱਡ ਕੇ ਆਟਾ ਕਹਿਣ ਲੱਗ ਜਾ ਬਸ ਉਹ ਮਾਟੀ ਕੇ ਪੁੱਤਰ ਨੂੰ ਕੁਝ ਹੋਰ ਸਮਝਦਾ ਇਹਨੂੰ ਪਿੱਟੀ ਕਹਿਣ ਲੱਗ ਜਾ ਮਾਟੀ ਕੀ ਪੁੱਤਰੀ ਕੈਸੇ ਨੱਚਦਾ ਹੈ ਮਾਟੀ ਦਾ ਪੁੱਤਰਾ ਕੈਸੇ ਨੱਚਦਾ ਹੈ ਦੇਹੀ ਮਾਟੀ ਹੈ ਜਿਆਦਾ ਫਰਕ ਨਹੀਂ ਹੈ ਜਿਹੜਾ ਇਹ ਗੱਲ ਨਹੀਂ ਜਾਣਦਾ ਜਿਹਨੂੰ ਇਹ ਭੇਦ ਦਾ ਪਤਾ ਨਹੀਂ ਉਹ ਸਿੱਖ ਵੀ ਆਪਣੇ ਆਪ ਨੂੰ ਕਹਣ ਵੀ ਹਿੰਦੂ ਨੇ ਜਿਹੜੇ ਆਪਣਾ ਨੂੰ ਸਿੱਖ ਸਮਝਦੇ ਨੇ ਉਹ ਵੀ ਹਿੰਦੂ ਨੇ ਆਜੋ ਪਰ ਲੈਣ ਤੇ ਨਹੀਂ ਆਈ ਗੱਡੀ ਜੁੜੇ ਦਾ ਦੇਣ ਵਾਲੇ ਹੋਏ ਨੇ ਉਹ ਵੀ ਹਿੰਦੂ ਨੇ ਸਿੱਧੂ ਨੇ ਆ ਸਿੱਖ ਨਹੀਂ ਹਣ ਚਲੋ ਸਿੱਧੂ ਨਹੀਂ ਕਹੋਂਦੇ ਨਾ ਕਹੋਣ ਅਜੋ ਸਿੱਖ ਨਹੀਂ ਹਣੋ ਅਸਿੱਖ ਨੇ ਇਹ ਗੱਲ ਹੋ ਸਿੱਖਿਆ ਤੋਂ ਹੀਣ ਨੇ ਜੋ ਕਿਉਂਕਿ ਤੱਕ ਸਿੱਖ ਆਵਾਰ ਅਸਿੱਖ ਸਮਰੋ ਸਿੱਖਿਆ ਅਵਿਦਿਆ ਅਵਿਦਿਆ ਦੇ ਵਿੱਚ ਫਸੇ ਨੇ ਸਿੱਖ ਇੱਕ ਵਿਦਿਆ ਸਿੱਖਿਆ ਇੱਕ ਵਿਦਿਆ ਇਹ ਅਵਿਦਿਆ ਜਿਹਾ ਫਸੇ ਨੇ शिव शक्ति आप उपाय के करता आपे हुक्म बरताए ਸ਼ਕਤੀ ਉਹਨੇ ਆਪ ਪੈਦਾ ਕੀਤੀ ਹੈ ਕੁਦਰਤ ਕੁਦਰਤ ਪੈਦਾ ਕੀਤੀ ਹੈ ਪਰਮੇਸ਼ਰ ਨੇ ਕੁਦਰਤ ਉਹਦੇ ਹੁਕਮ ਉਹਦਾ ਹੁਕਮ ਹੈ ਕੁਦਰਤ ਹੈ ਹੁਕਮ ਵਰਤਾਏ ਕੁਦਰਤ ਦੇ ਰਾਹੀਂ ਹੁਕਮ ਵਰਤਾ ਰਿਹਾ ਕੁਦਰਤ ਆਪਣੇ ਆਪ 'ਚ ਕੋਈ ਚੀਜ਼ ਨਹੀਂ ਹੈ ਕੁਦਰਤ ਉਹਦੇ ਪਾਣ ਲਈ ਦੂਆ ਨਾ ਕੁਦਰਤ ਦੀਸੈ ਕੁਦਰਤ ਸੁਣੀਏ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤੀ ਸਰਬਾਕਾਰ ਸਾਰੀ ਕੁਦਰਤ ਦੀ ਵਿਆਖਿਆ ਕੀਤੀ ਹੋਈ ਹੈ ਕੁਦਰਤ ਖਾਣਾ ਪੀਣਾ ਪੈਣਾ ਸਭ ਉਹਦੇ ਹੁਕਮ ਦੇ ਵਿੱਚ ਸਾਰਾ ਇਹ ਕੁਦਰਤ ਕਹਿੰਦੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਸਭ ਤੇਰੀ ਕੁਦਰਤ ਕੁਦਰਤੀ ਦੇ ਤੇਰੀ ਹੁਕਮ ਤੇਰਾ ਤੂੰ ਕਾਦਰ ਕਰਤਾ ਕਰਤਾ ਤੂੰ ਹੈ ਕੁਦਰਤ ਨਹੀਂ ਕਰਦੀ ਤੂੰ ਕਰਦਾ ਸਭ ਤੇਰੀ ਕੁਦਰਤ ਤੂੰ ਕਾਦਰ ਕੁਦਰਤ ਦਾ ਮਾਲਕ ਕਾਦਰ ਕਰਤਾ ਕਰਤਾ ਤੂੰ ਤੂੰ ਜੋ ਚਾਹਣਾ ਹੁੰਦਾ ਕਰਤਾ ਕਰੇ ਸੋ ਹੋਏ ਕੁਦਰਤ ਉਹਦੀ ਕਲਾ ਦਾ ਹੋਈ ਹੈ ਉਹਦੀ ਸ਼ਕਤੀ ਦਾ ਨਾਮ ਹੈ ਉਹਦੀ ਇੱਛਾ ਸ਼ਕਤੀ ਦਾ ਨਾਮ ਹੈ ਕੁਦਰਤ ਆਪੇ ਹੁਕਮ ਵਰਤਾਏ ਆਪੇ ਹੁਕਮ ਵਰਤਾਏ ਹੁਕਮ ਵਰਤਾ ਰਿਹਾ ਜੋ ਚਾਹੁੰਦਾ ਹੋ ਰਿਹਾ ਹੁਕਮ ਵਰਤਾਏ ਆਪ ਕਰਤਾ ਆਪ ਵੇਖੇ ਗੁਰਮੁਖ ਕਿਸੇ ਭਜਾਏ ਹੁਕਮ ਵਰਤਾਏ ਹੁਕਮ ਵੀ ਵਰਤਾਉਂਦਾ ਆਪ ਦੇਖਦਾ ਵੀ ਧਿਆਨ ਵੀ ਰੱਖਦਾ ਗੁਰਮੁਖ ਕਿਸੇ ਧਿਆਨ ਨਾਲ ਹੁਕਮ ਵਰਤਾਉਂਦਾ ਬੇਧਿਆਨ ਹੋ ਕੇ ਨਹੀਂ ਵਰਤਾਉਂਦਾ ਗੁਰਮੁਖ ਕਿਸੇ ਬੁਝਾਏ ਇਹ ਗੱਲ ਦੀ ਕਿਸੇ ਬਿਰਲੇ ਗੁਰਮੁਖ ਨੂੰ ਸਮਝ ਆਉਂਦੀ ਸਾਰੇ ਸਿੱਖ ਕਿਵੇਂ ਬਣ ਗਏ ਗੁਰਮੁਖੀ ਕਿਸੇ ਬੁਝਾਏ ਹੈ ਕਿਸੇ ਬਿਰਲੇ ਨੂੰ ਇਸ ਗੱਲ ਦੀ ਸਮਝ ਹੈ ਗੁਰਬਾਣੀ ਉਹ ਕਹਿ ਰਹੀ ਹੈ ਇੱਥੇ ਜਣਾ ਕਣਾ ਹੀ ਉਪਦੇਸ਼ ਕੋਇਆ ਫਿਰਦਾ ਉਪਦੇਸ਼ ਕਿ ਜ਼ਿਆਦਾ ਹੈ ਜਾਂ ਬੁੱਝ ਲਵੇ ਗੁਰਮੁਖ ਕਿਸੇ ਬੁਝਾਏ ਇਹਨੇ ਬੁੱਝ ਲਿਆ ਜੇ ਇਹ ਬੁੱਝ ਲਿਆ ਸੀ ਗੁਰੂ ਅਮਰਦਾਸ ਨੇ ਤਾਂ ਹੀ ਗੁਰਾਈ ਬਣੀ ਸੀ ਤਾਂ ਹੀ ਗਿਆਨ ਕਰਨ ਦੀ ਅੱਗੇ ਸਮਰੱਥਾ ਪ੍ਰਚਾਰ ਦੀ ਸਮਰੱਥ ਜਿਹੜੀ ਪ੍ਰਚਾਰ ਕਰਨ ਦੀ ਡਿਊਟੀ ਤਾਂ ਲੱਗੀ ਸੀ ਅੱਗੇ ਬੁੱਝੇ ਤੋਂ ਬਾਅਦ ਬਿਨ ਬੁੱਝੇ ਪਸ਼ੂ ਢੋਰ ਉਹ ਬੁੱਝੇ ਦਾ ਬਿਨਾਂ ਦਾ ਪਸ਼ੂ ਢੋਰ ਹੈ ਜੇ ਸਿੱਖ ਬਣੇ ਫਿਰਦੇ ਨੇ ਪ੍ਰਚਾਰਕ ਬਣੇ ਫਿਰਦੇ ਨੇ ਪਸ਼ੂ ਨੇ ਡੰਗਰ ਨੇ ਜੇ ਬੁਝਿਆ ਨਹੀਂ ਹੋਰੇ ਹੋਰ ਉਪਦੇਸ਼ ਕਰੀ ਜਾਂਦੇ ਸਿੱਖੀ ਦੇ ਰੂਪੇ ਬਗਾੜ ਕੇ ਰੱਖਦੇ ਨੇ ਜਣਾ ਖਣਾ ਕੋਈ ਰਾਜਾ ਸਵਾਮੀ ਬਣ ਕੇ ਤੁਰ ਗਿਆ ਕੋਈ ਕੁਝ ਕਹੀ ਜਾਂਦਾ ਕੋਈ ਕੁਝ ਕਹੀ ਜਾਂਦਾ ਬੁਝਿਆ ਕੁਝ ਵੀ ਨਹੀਂ ਕਿਸੇ ਬੁਝਿਆ ਕੀ ਕੁਝ ਵੀ ਕੱਚੀ ਪੱਕੀ ਬਣਦੀ ਦੀ ਸਮਝ ਨਹੀਂ ਹੈ ਤੇ ਬੁਝਿਆ ਕੀ ਹੈ ਜਦ ਕੋਈ ਬੁਝ ਲੈਂਦਾ ਨਾ ਫਿਰ ਉਹ ਸਾਰਿਆਂ ਨੂੰ ਚੁੱਪ ਕਰਾ ਦਿੰਦਾ ਫਿਰ ਆਪੇ ਚੁੱਪ ਕਰ ਜਾਂਦੇ ਨੇ ਕਿ ਵਿੱਚ ਤਾਂ ਲਿਖਿਆ ਹੋਇਆ ਸਭ ਕੁਝ ਜਿਹੜੇ ਪਸ਼ੂ ਵਰ ਢੋਲ ਨੇ ਉਹ ਉਪਦੇਸ਼ ਉਹਨਾਂ ਦੀ ਸਿੱਖੀ ਹੈ ਸਾਡੇ ਕੋਲ ਪ੍ਰਚਾਰ ਹੈ ਅੱਜ ਆ ਜਿਹੜਾ ਪ੍ਰਚਾਰ ਹੈ ਨਾ ਸਿੱਖੀ ਦਾ ਉਹ ਪਸ਼ੂ ਵਰ ਡੰਗਰਾਂ ਦਾ ਪ੍ਰਚਾਰ ਡੰਗਰਾਂ ਨੇ ਕੀਤਾ ਤਾਂ ਇਹ ਜੀ ਸਿੱਖੀ ਹੈ ਸਾਡੇ ਕੋਲ ਉਹ ਡੰਗਰਾਂ ਦੇ ਪ੍ਰਚਾਰ ਨੂੰ ਬੱਚੇ ਕਿਵੇਂ ਮੰਨਣ ਸਾਡੇ ਜਵਾਕ ਉਹ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ ਸ਼ਰਧਾਵਾਨ ਤਾਂ ਮੰਨੀ ਜਾਂਦੇ ਨੇ ਜਿਹੜੇ ਪੁਰਾਣੇ ਨੇ ਉਹ ਉਹਨੂੰ ਇਹ ਬੱਚੇ ਕਿਵੇਂ ਮੰਨਣ ਉਹ ਕਹਿੰਦੇ ਪਸ਼ੂਆਂ ਦੀ ਗੱਲ ਨਹੀਂ ਮੰਨਦੇ ਸੀ ਪੜ੍ਹੇ ਲਿਖੇ ਹੈਗੇ ਨਾਲੇ ਉਹ ਜਿਨ ਜੋ ਜਿਆਦਾ ਜਨਮ ਲੈਨੇ ਆ ਉਹ ਜਨਮ ਲੈ ਕੇ ਦੁਬਾਰਾ ਦੁਬਾਰਾ ਆਏ ਹੋਏ ਨੇ ਸਾਡੇ ਨਾਲ ਸਿਆਣੇ ਨੇ ਉਹ ਹਮੇਸ਼ਾ ਗਿਆਨ ਵੱਧਦਾ ਚਲਾ ਜਾਂਦਾ ਸੰਸਾਰ ਦਾ ਗਿਆਨ ਅੱਗੇ ਅੱਗੇ ਜਾ ਰਿਹਾ ਹੈ ਸਾਰੀਆਂ ਮਤਾਂ ਫੇਲ ਦੇਖੋ ਨਾ ਇਸਾਈਅਤ ਇਸਾਈ ਮਤ ਪੈਦਾ ਹੋਈ ਅਜੇ ਇਸਾਈ ਮਤ ਨੂੰ ਕੋਈ ਬੁੱਲਦਾ ਇਸਲਾਮ ਪੈਦਾ ਹੋਇਆ 1400 ਸਾਲ ਤੱਕ ਬੁੱਲਦੇ ਰਹੇ ਹੁਣ ਫਿੱਕਾ ਪੈ ਗਿਆ ਇਹ ਗਿਆਨ ਵੀ ਜਿਹੜਾ 10 ਅੱਜ ਕਿਤਾਬਾਂ ਪੜ੍ਹ ਲਈਆਂ 10ਵੀਂ ਜੋ ਗਿਆ ਬੱਚਾ ਉਹ ਕਿਤਾਬਾਂ ਨਹੀਂ ਚੰਗੀਆਂ ਲੱਗਦੀਆਂ ਉਹਨੂੰ ਦੂਏ ਸਾਲ ਜੋ ਹੀ ਪੜਾਈਏ ਜੋ ਪਾਸ ਕਰ ਲਵੇ ਦੂਏ ਸਾਲ ਉਹਨੂੰ ਉਹ ਪੜਾਈਏ ਉਹ ਚ ਰਸੇ ਨਹੀਂ ਦਿੰਦਾ ਉਹਨੂੰ ਅਸੀਂ ਉਹੀ ਪੜਾਈ ਜਾਂਦੇ ਹਾਂ ਸਾਖੀਆਂ ਉਹ ਜੇ ਰਸੇ ਨਹੀਂ ਹੈ ਉਹਨਾਂ ਨੂੰ ਮਿਲਦਾ ਕੀ ਹੈ ਤਾਂ ਕੁਝ ਵੀ ਨਹੀਂ ਗੁਰਬਾਣੀ ਨੂੰ ਜੇ ਅਸੀਂ ਖੋਜਦੇ ਇਹ ਜੋ ਨਿਤਰਮਾ ਕੁਝ ਬਣਦਾ ਸਾਹਿਬ ਮੇਰਾ ਨਿਤਰਮਾ ਜੇ ਗੁਰਬਾਣੀ ਦੀ ਖੋਜ ਕਰਦੇ ਇਹਨੂੰ ਜਿੱਥੇ ਜਿੱਥੇ ਤੇ ਵਰਜੀ ਬਰੀਕੀ ਲੈ ਜੋ ਇਹਦੀ ਨਜਾਣਾ ਵਾਲਾ ਚਾਹੀਦਾ ਇਹ ਪੌੜੀ ਐਡੀ ਹੈ ਇਹ ਮੁਕਦੀ ਹੋਣੀ ਹੈ ਚੜੀ ਜਾ ਜਿੱਦਾਂ ਮਰਜੀ ਇੱਡਾ ਬੜਾ ਸਮੁੰਦਰ ਹੈ ਖਤਮ ਨਹੀਂ ਹੁੰਦਾ ਇਹਦੀ ਗਹਿਰਾਈ ਖਤਮ ਨਹੀਂ ਹੁੰਦੀ ਕਿਸੇ ਪਾਸੇ ਨੂੰ ਭੱਜ ਲੈ ਦਸਾਂ ਦਿਸ਼ਾਵਾਂ 'ਚ ਖਤਮ ਨਹੀਂ ਹੁੰਦਾ ਹੈ ਤਾਂ ਸਮੁੰਦਰ ਹੈ ਗਿਆਨ ਦਾ ਹਾਂਜੀ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਤੋੜੇ ਬੰਧਨ ਹੋਵੇ ਮੁਕਤ ਜਿਹੜਾ ਸਿੱਖ ਹੈ ਉਹ ਕੌਣ ਹੈ ਜਿਹੜਾ ਬੁੱਝ ਲੈਂਦਾ ਕਰਦਾ ਕੀ ਹੈ ਗੁਰਮੁਖ ਕਿਸੇ ਵਜਾਏ ਜਿਹੜਾ ਬੁੱਝ ਲੈਂਦਾ ਕੀ ਕਰਦਾ ਫਿਰ ਬੰਧਨ ਤੋੜਦਾ ਹੈ ਜਿਹੜੇ ਬੰਧਨ ਹੈ ਮਾਇਆ ਦੇ ਪਏ ਹੋਏ ਸੰਸਾਰ ਨਾਲ ਜੁੜਿਆ ਹੋਇਆ ਹੈ ਇਹਦਾ ਸੰਸਾਰ ਛੱਡਣ ਨੂੰ ਜੀ ਨਹੀਂ ਕਰਦਾ ਫਿਰ ਉਹ ਮਨ ਮੰਨ ਜਾਂਦਾ ਜਾਂ ਬੰਧਨ ਟੁੱਟ ਜਾਂਦੇ ਨੇ ਟੁੱਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਸਾਧੂ ਅੰਤਰਾਤਮਾ ਦੇ ਨਾਲ ਜਾ ਜੁੜਦਾ ਜਾਂ ਬੰਧਨ ਟੁੱਟ ਜਾਂਦੇ ਨੇ ਜੋ ਰਤੇ ਰੰਗ ਇੱਕੇ ਨਾਨ ਗੂੜਾ ਰੰਗ ਇੱਕ ਰੰਗ ਦਾ ਰੰਗ ਹੈ ਨਾ ਉਹੀ ਗੂੜਾ ਰੰਗ ਤੋੜੇ ਬੰਧਨ ਹੋਵੇ ਮੁਕਤ ਤੋੜੇ ਬੰਧਨ ਫੇਰ ਬੰਧਨ ਤੋੜਦਾ ਕੋਈ ਸਿੱਟ ਬੰਧਨ ਤੋੜ ਰਿਹਾ ਹੈ ਅਸੀਂ ਤਾਂ ਬੰਧਨ ਜੋੜ ਰਹੇ ਹਾਂ ਕਿਵੇਂ ਜੋੜ ਰਹੇ ਇੱਕ ਦੂਜੇ ਨਾਲ ਜੋੜ ਕੇ ਜਥੇਬੰਦੀ ਬਣਾ ਕੇ ਰਾਜ ਨੂੰ ਪੈ ਰਹੇ ਆ ਇਹ ਇਹ ਬੰਧਨ ਤੋੜਨਾ ਨਹੀਂ ਹੈ ਇਹ ਬੰਧਨ ਕੌਣ ਹੈ ਗਰੁੱਪ ਬਣਾ ਕੇ ਨਾ ਗਰੁੱਪ ਕੋਈ ਕਬਜ਼ਾ ਕਰੋ ਰਾਜ ਲਓ ਇਹ ਬੰਧਨ ਤੋੜਨੇ ਨੇ ਬੰਧਨ ਤੋੜਨੇ ਤੁਮ ਸੰਗ ਜੋੜ ਅਵਰ ਸੰਗ ਤੋੜੀ ਤੋੜੀ ਇਹ ਬੰਧਨ ਤੋੜਨੇ ਨੇ ਗੁਰਬਾਣੀ ਕੀ ਕਹਿ ਰਹੀ ਹੈ ਕਰ ਕੀ ਕਰਦੇ ਨੇ ਕਰ ਕੀ ਰਹੇ ਕਿਉਂਕਿ ਪਸ਼ੂਆਂ ਦਾ ਪ੍ਰਚਾਰ ਕੀਤਾ ਹੈ ਸਭ ਜਾਣੋ ਦਾ ਵੀ ਪ੍ਰਚਾਰ ਸਾਰੇ ਪਸ਼ੂ ਨੇ ਗੱਲ ਬੁੱਝੀ ਨਹੀਂ ਪ੍ਰਚਾਰ ਸ਼ੁਰੂ ਕਰਤਾ ਬਿਰ ਬੁੱਝੇ ਪਸ਼ੂ ਢੋਰ ਕਿਤੋਂ ਦਾ ਸਾਬਤ ਕਰਕੇ ਧੋਣ ਗੁਰਬਾਣੀ ਕੀ ਜਿਹੜਾ ਕੁਝ ਕਰ ਰਹੇ ਨੇ ਇਹ ਕਹਿੰਦੀ ਹੈ ਗੱਲ ਨੂੰ ਜੋ ਕੁਝ ਕਰ ਰਹੇ ਨੇ ਗੁਰਬਾਣੀ ਬਿਲਕੁਲ ਇਹ ਤੇ ਖਰਾਬ ਹੈ ਸਾਰੀ ਸਾਬਤ ਕਰਨ ਕਿ ਤੋਂ ਵੀ ਅਸੀਂ ਠੀਕ ਆ ਆਪਣੇ ਆਪ ਨੂੰ ਜਸਟੀਫਾਈ ਕਰਕੇ ਦੱਸੋ ਵੀ ਕੀ ਕੀ ਕਰਨਗੇ ਨੀਵੀ ਪਾਉਣ ਤੇ ਸਵਾ ਕੋਈ ਚਾਰਾ ਨਹੀਂ ਹੁਣੇ ਲਗੋ ਨੀਵੀ ਪਾਲਣ ਲੈਣਗੇ ਕੀ ਕਰਨਗੇ ਥੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਬਸਾਏ ਜੇ ਬੰਧਨ ਟੁੱਟ ਜਾਣ ਫਿਰ ਮੁਕਤ ਹੈ ਹੁਣ ਮੁਕਤੀ ਹੈ ਸੰਸਾਰ ਚੋਂ ਮੁਕਤੀ ਦੀ ਗੱਲ ਹੈ ਇਹ ਗੁਰਬਾਣੀ ਮੁਕਤੀ ਦੀ ਦਵਾਈ ਹੈ ਮੁਕਤੀ ਦੀ ਵਿਧੀ ਹੈ ਛੁੱਟਣ ਦੀ ਵਿਧੀ ਹੈ ਪਰ ਮੁਕਤੀ ਦੀ ਇੱਛਾ ਕਿਹਨੂੰ ਹੈ ਸਵਾਲ ਤਾਂ ਹੈ ਕਦੇ ਉਹ ਬੱਲੇ ਨੂੰ ਕਦੇ ਬੱਲੇ ਨੂੰ ਹੋ ਵੀ ਸਕਦੀ ਹੈ ਪਰ ਉਹ ਤਾਂ ਚੁੱਪ ਨੇ ਉਹਦਾ ਤਾਂ ਰੌਲਾ ਨਹੀਂ ਪੈ ਰਿਹਾ ਉਹਦੀ ਤਾਂ ਆਵਾਜ਼ ਨਹੀਂ ਹੈ ਕਿਤੇ ਮੁਕਤੀ ਵਾਲੇ ਦੀ ਤਾਂ ਆਵਾਜ਼ ਕਿਹੜੀ ਚੀਜ਼ ਦੀ ਹੈ ਰੌਲਾ ਕਿਹੜੀ ਚੀਜ਼ ਦਾ ਰੌਲਾ 300 ਸਾਲ ਗੁਰੂ ਦੇ ਨਾਲ ਇਹਦਾ ਰੌਲਾ ਕਿਹੜੇ ਗੁਰੂ ਦੇ ਨਾਲ 300 ਸਾਲ ਦੇ ਕਿਹੜੇ ਗੁਰੂ ਤੋਂ ਗੁਰੂ ਦਾ ਪਤਾ ਵੀ ਗੁਰੂ ਕੌਣ ਹੁੰਦਾ ਗੁਰੂ ਦਾ ਗਿਆਨ ਕੋਈ ਨਹੀਂ ਗੁਰੂ ਕੀ ਹੁੰਦਾ 300 ਸਾਲ ਗੁਰੂ ਰੌਲਾ ਪਾਤਾ ਤੂੜਾ ਰਾਤੀ ਆ ਰੌਲਾ ਗੁਰੂ ਦਾ ਹੀ ਨਹੀਂ ਪਤਾ ਕੀ ਹੁੰਦਾ ਉਹ ਗਿਆਨ ਗੁਰੂ ਹੈ ਸੰਸਾਰ 'ਚ ਹੋਰ ਕੋਈ ਗੁਰੂ ਨਹੀਂ ਹੈ ਗਿਆਨ ਗੁਰੂ ਆਤਮ ਉਪਦੇਸ਼ੋ ਆਤਮ ਉਪਦੇਸ਼ ਆਤਮਾ ਦਾ ਉਪਦੇਸ਼ ਆਹੀ ਹੈ ਜਿਹੜਾ ਕਹਿੰਦਾ ਤੋੜੇ ਬੰਦਨ ਹੋਵੇ ਮੁਕਤ ਹੀ ਗੁਰੂ ਹੈ ਗਿਆਨ ਇਹਦਾ ਗਿਆਨ ਗੁਰੂ ਹੈ ਇਹਦੇ ਨਾਲ ਹੈਗੇ ਹੋ ਤੁਸੀਂ ਇਹਦੇ ਨਾਲ ਹੁੰਦੇ ਇਹਦਾ ਪ੍ਰਚਾਰ ਕਰਨਾ ਕਰਦੇ ਗੱਲ ਕਰਨਾ ਨਾ ਦੱਸਦੇ ਲੋਕਾਂ ਨੂੰ ਸ਼ਬਦ ਮਨ ਬਸਾਏ ਸ਼ਬਦ ਮਨ ਬਸਾਏ ਤਾਂ ਜਾ ਕੇ ਕਿਤੇ ਗੁਰਬਾਣੀ ਮਨ ਚ ਵਸਦੀ ਹੈ ਫੇਰ ਵਸਦੀ ਹੈ ਐਵੇਂ ਬਸ ਜੂਗੀ ਮਜ਼ਾਕ ਆ ਜਾਣੀ ਹੈ ਇਹ ਆ ਜੋ ਮਰਜ਼ੀ ਕਰ ਲੋ ਉਹ ਜਿਵੇਂ ਕੁਰਾਨ ਹੈ ਉਹਨਾਂ ਨੇ ਚਾਰੇ ਬੇਦਿਆਲ ਕੀਤੇ ਤੇ ਜ਼ਬਾਨੀ ਪੰਡਤਾਂ ਦੇ ਪਹਿਲੋਂ ਭੁਖਾ ਦਰ ਜਵਾਨੀ ਯਾਦ ਕੁਰਾਨ ਵੀ ਹਿਫਜ਼ ਕਰੀ ਫਿਰਦੇ ਨੇ ਹਿਫਜ਼ ਹੁੰਦਾ ਜ਼ਬਾਨੀ ਯਾਦ ਕਰ ਲੈਣ ਕੁਰਾਨ ਨੂੰ ਇਹ ਮਨ ਬਸਾਉਣਾ ਨਹੀਂ ਹੁੰਦਾ ਇਹ ਖੋਪੜੀ 'ਚ ਬਸਾਉਣਾ ਦਿਮਾਗ 'ਚ ਬਸਾਉਣਾ ਜੋ ਦੀ ਯਾਦ ਹੈ ਖੋਪੜੀ 'ਚ ਹੁੰਦਾ ਸਾਡੇ ਦਿਮਾਗ 'ਚ ਹੁੰਦਾ ਹੈ ਹਿਰਦੇ 'ਚ ਯਾਦ ਨਹੀਂ ਹੁੰਦਾ ਉਹ ਬਸਿਆ ਹੋਇਆ ਹੁੰਦਾ ਹਿਰਦੇ 'ਚ ਜੇ ਮਨ ਬਸਿਆ ਹੋਇਆ ਹੈ ਸ਼ਬਦ ਮਨ ਬਸਾਇਆ ਸ਼ਬਦ ਨੇ ਮਨ ਨੂੰ ਬਸਾਉਣਾ ਮਨ ਵਿੱਚ ਸ਼ਬਦ ਨੇ ਬਸਣਾ ਮਨ ਵਿੱਚ ਸ਼ਬਦ ਨੇ ਬਸਣਾ ਹੈ ਸ਼ਬਦ ਨੇ ਮਨ ਨੂੰ ਬਸਾਉਣਾ ਮਨ ਤਾਂ ਬਸਿਆ ਨਹੀਂ ਟਿਕਿਆ ਨਹੀਂ ਗੁਰਬਾਣੀ ਦਾ ਗੁਰਬਾਣੀ ਨਾਲ ਕਿਸੇ ਦਾ ਮਨ ਟਿਕਿਆ ਹੋਇਆ ਹੈ ਕੋਈ ਕਹੇ ਮੇਰਾ ਟਿਕਿਆ ਹੈ ਕੋਈ ਟਿਕੂ ਕਿਵੇਂ ਦ੍ਰਿਸ਼ਟੀ ਦਾ ਮਾਇਆ ਤੇ ਚੌਧਰ ਤੇ ਦੁਨੀਆ ਦੀ ਵਡਿਆਈ ਤੇ ਪ੍ਰਚਾਰ ਹੀ ਠੀਕ ਨਹੀਂ ਹੈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਸੋਂ ਲੈ ਬੁਲਾਏ ਗੁਰਮੁਖ ਬਣਦਾ ਕੌਣ ਐਵੇਂ ਨਹੀਂ ਬਣ ਜਾਂਦਾ ਗੁਰਮੁਖ ਗੁਰਮੁਖ ਤੋਂ ਬਿਨਾ ਘਟ ਵਾਲੇ ਨੂੰ ਗੁਰਬਾਣੀ ਮੰਨਦੀ ਹੋਈ ਹੈ ਜੇ ਉਹਨੂੰ ਗੁਰਬਾਣੀ ਦੀ ਸੋਝੀ ਹੈ ਸਿੱਖ ਹੋਈ ਹੈ ਜਿਹੜਾ ਗੁਰਮੁਖ ਹੈ ਜੇ ਗੁਰਮੁਖ ਨਹੀਂ ਸਿੱਖ ਨਹੀਂ ਹੈ ਜਾਂ ਗੁਰੂ ਦੇ ਪਾਣੀ ਚੱਲਦਾ ਗੁਰਮੁਖ ਹੈ 100% 20 ਵਿਸਵੇ ਗੁਰ ਕਾ ਬਨ ਮੰਨਣਾ 20 ਵਿਸਵੇ ਗੁਰ ਕਾ ਬਨ ਮੰਨਣਾ ਸੋ ਸੇਵਕ ਪਰਮੇਸ਼ਰ ਕੀ ਗਤੀ ਹਨ ਇਹ ਗੁਰਮੁਖ ਕੌਣ ਹੋਊਗਾ ਜਿਸ ਨੂੰ ਆਪ ਕਰੇ ਜੇ ਤੂੰ ਆਪੇ ਕਿਰਪਾ ਕਰੇ ਹੋਈ ਗੁਰਮੁਖ ਹੋ ਸਕਦਾ ਜਿਹਦੇ ਅੰਦਰ ਆਪੇ ਪ੍ਰਗਟ ਹੋ ਜਵੇ ਗੁਰਮੁਖਾਂ ਸਤਗੁਰ ਇੱਕੋ ਹੀ ਲਫ਼ਜ਼ ਹੈ ਇੱਕੋ ਹੀ ਆਦਮੀ ਦੇ ਦੋ ਨਾਮ ਨੇ ਜੇ ਗੁਰਮੁਖਾਰ ਸਤਗੁਰ ਇੱਕੋ ਹੀ ਆਦਮੀ ਦੇ ਦੋ ਨਾਮ ਨੇ ਨਾਨਕ ਗੁਰਮੁਖ ਹੈ ਆਪਣੇ ਵਰਗਾ ਖੋਜਦਾ ਸਿੱਧਾ ਨੂੰ ਕਹਿੰਦਾ ਗੁਰਮੁਖ ਖੋਜੇ ਤੇ ਭਏ ਉਦਾਸੀ ਆਪਣੇ ਵਰਗਾ ਖੋਜਦਾ ਦਰਸ਼ਨ ਕੇ ਤਾਂ ਭੇਖ ਦਵਾਸੀ ਫਿਰ ਕੀ ਚਾਹੀਦਾ ਸਾਜ ਬਖਰ ਕੇ ਹੰਬਣ ਜਾ ਰਹੇ ਨਾਨਕ ਗੁਰਮੁਖ ਉਤਰਸ ਸਪਾਰੇ ਗੁਰਮੁਖ ਪਾਰ ਉਤਰੂਗਾ ਔਰ ਕੋਈ ਪਾਰ ਨਹੀਂ ਉਤਰ ਸਕਦਾ ਸੰਸਾਰ ਤੋਂ ਪਾਰ ਉਤਰ ਸਕਦਾ ਕੇਵਲ ਗੁਰਮੁਖ ਵਿਦਵਾਨ ਕਦੇ ਨਹੀਂ ਉਤਰ ਸਕਦਾ ਇਹ ਵਿਦਵਾਨ ਕਾਹਦਾ ਰੌਲਾ ਪਾਉਂਦੇ ਇਹ ਪਾਰ ਉਤਰਨਾ ਚਾਹੁੰਦੇ ਹੀ ਨਹੀਂ ਇਹ ਤਾਂ ਇੱਕ ਵਿਦਵਾਨ ਦੱਸੇ ਜਿਹੜਾ ਪਾਰ ਉਤਰਨਾ ਚਾਹੁੰਦਾ ਹੋਵੇ ਜਿਹੜਾ ਚਾਹੁੰਦਾ ਨਹੀਂ ਉਹਨੇ ਗੁਰਬਾਣੀ ਤੋਂ ਲੈਣਾ ਵੀ ਕੀ ਹੈ ਫਿਰ ਵਿੱਚ ਪੁੱਗੇ ਕਾਸੂ ਲੈਂਦੇ ਨੇ ਕਿਹੜੀ ਗੱਲ ਦੇ ਲੈਂਦੇ ਨੇ ਰੌਲੇ ਪਾਉਣ ਵਾਸਤੇ ਇਹ ਤਨਖਾਹ ਲੈਣ ਵਾਸਤੇ ਵੀ ਸਾਨੂੰ ਕਿਤੇ ਹੋਰ ਬੀਸੀ ਲਾ ਦੇਵੇ ਕੋਈ ਕਿਤੇ ਹੋਰ ਲਾ ਦੇਵੇ ਇੱਕ ਪੋਸਟ ਲੈਣ ਵਾਸਤੇ ਇਹ ਪੈਸੇ ਵਾਸਤੇ ਕਾਦੇ ਵਾਸਤੇ ਭੁੱਖੇ ਲੈਂਦੇ ਨੇ ਜੇ ਪਾਰ ਉਤਰ ਦੀ ਭੁੱਖੇ ਨਹੀਂ ਹੈ ਜੀ ਰੂਸ ਦਾ ਛੱਡਣ ਦੀ ਉਹਨੇ ਗੁਰਬਾਣੀ ਤੋਂ ਲੈਣਾ ਕੀ ਹੈ ਮੈਨੂੰ ਤਾਂ ਨਹੀਂ ਸਮਝ ਆਉਂਦੀ ਉਹਨਾਂ ਨੇ ਕੀ ਲੈਣਾ ਆਪਣਾ ਹੋਰ ਕੁਝ ਪੜ੍ਹ ਪੜਾਈ ਕਰ ਲੈਣਾ ਇਹ ਸੰਸਾਰ ਛਡਾਉਣ ਵਾਲੀ ਚੀਜ਼ ਹੈ ਮਾਇਆ ਨੂੰ ਜਫੇ ਪਾਉਣਾ ਗੁਰਬਾਣੀ ਦਾ ਪ੍ਰਚਾਰ ਕਰਦੇ ਹੋ ਮਾਇਆ ਤੋਂ ਦੂਰ ਰਹੇ ਜਿਹੜਾ ਹੀ ਮਾਇਆ ਨੂੰ ਤਿਆਗ ਕੇ ਗੁਰਬਾਣੀ ਦਾ ਇਹ ਨਾਮ ਮਿਲਦਾ ਹੈ ਮਾਇਆ ਦਾ ਤਿਆਗ ਨਾਲ ਮਿਲਦਾ ਹੈ ਤਾਂ ਤਿਆਗ ਨਾਲ ਕੁਝ ਮਿਲਦਾ ਇੱਥੇ ਉਹ ਤਾਂ ਨਹੀਂ ਮਿਲਦਾ ਗੁਰਮੁਖ ਜਿਸ ਨੂੰ ਆਪ ਕਰੇ ਜਿਸ ਨੂੰ ਆਪ ਕਰੇ ਸੋ ਹੋਵੇ ਪਰਮੇਸ਼ਰ ਆਪ ਕਰੇ ਤਾਂ ਗੁਰਮੁਖ ਹੋਵੇ ਨਾ ਜਿਹਨੂੰ ਆਪ ਘੜੇ ਹੋ ਉਹ ਗੁਰਮੁਖ ਹੋਵੇ ਇੱਕ ਸਿਓ ਲਿਵਲਾਏ ਲਿਵਲਾਏ ਤਾਂ ਉਹਦੀ ਇੱਕ ਇੱਕ ਨਾਲ ਲਿਵ ਲੱਗਦੀ ਹੁਣ ਇੱਕ ਕੀ ਹੈ ਇੱਕ ਸੱਚ ਹੈ ਦੂਈ ਮਾਇਆ ਮਾਇਆ ਝੂਠ ਹੈ ਸੱਚ ਮਾਇਆ ਦੂਏ ਨੰਬਰ ਤੇ ਹੈ ਦੋਈ ਚੀਜ਼ਾਂ ਨਾਲ ਠੀਕ ਹੈ ਤੇ ਕੋਈ ਚੀਜ਼ ਨਹੀਂ ਹੈ ਸੰਸਾਰ 'ਚ ਦੋ ਚੀਜ਼ਾਂ ਹੈ ਤੀਜੀ ਕੋਈ ਚੀਜ਼ ਨਹੀਂ ਹੈ ਜਾਂ ਤਾਂ ਮਾਇਆ ਜਾਂ ਬ੍ਰਹਮ ਬ੍ਰਹਮ ਸੱਚ ਹੈ ਮਾਇਆ ਝੂਠ ਮਾਇਆ ਬ੍ਰਹਮ ਰਵੈ ਸਦ ਸਭ ਇਕੱਠੇ ਰਹਿੰਦੇ ਨੇ ਰਚਨਾ ਹੋਵੇ ਚਾਹੇ ਨਾ ਹੋਵੇ ਰਚਨਾ ਹੋਵੇ ਚਾਹੇ ਨਾ ਹੋਵੇ ਮਾਇਆ ਰਹੂਗੀ ਰਹੂਗੀ ਮਾਇਆ ਨਹੀਂ ਕਿਤੇ ਜਾਂਦੀ ਹੁੰਦੀ ਇਹ ਤਾਂ ਇਕੱਠੇ ਰਹਿੰਦੇ ਨੇ ਤੀ ਜੀ ਦੱਸੋ ਕੀ ਇੱਥੇ ਤੇ ਮਾਇਆ ਛੱਡੇ ਤੇ ਸੱਚ ਨਾਲ ਜੁੜੂਗਾ ਬਿਮਾਰੀ ਉਹ ਹੈ ਮਾਇਆ ਨਾਲ ਜੁੜਿਆ ਹੋਇਆ ਹੈ ਹੋਰ ਬਿਮਾਰੀ ਕੀ ਹੈ ਮਾਇਆ ਹੀ ਛਡਾਉਣੀ ਹੈ ਤੇ ਹੋਰ ਕੀ ਛਡਾਉਣਾ ਮਾਇਆ ਤੁਸੀਂ ਛੱਡਣੀ ਨਹੀਂ ਚਾਹੁੰਦੇ ਵਿਦਵਾਨ ਸੱਚ ਨਾਲ ਪੱਗੇ ਲੈਣੇ ਤੁਸੀਂ ਲੈਣਾ ਕੀ ਹੈ ਸੱਚ ਤੇ ਸੱਚ ਤੇ ਕੀ ਲੈਣਾ ਅਗੇ ਪੜਦਾ ਨੇ ਥੋੜੀ ਕੁੱਟ ਖਾਦੀ ਹੈ ਪੜਦਾ ਨੇ ਬੇਰੀ ਕੁੱਟ ਖਾਦੀ ਹੈ ਉਹਨੂੰ ਸਿੱਖ ਵਿਦਵਾਨ ਨੇ ਇਹਨਾਂ ਦੀ ਕੁੱਟ ਦਾ ਮੌਕਾ ਆਇਆ ਹੋਇਆ ਛਿੱਤਰ ਪ੍ਰੇਡ ਨਾਲ ਠੀਕ ਹੋ ਜਾਂਦੇ ਨੇ ਛਿੱਤਰ ਪ੍ਰੇਡ ਥੋੜਾ ਹੋਇਆ ਪੜਦਾ ਦੇ ਅੱਗੇ ਇਹ ਨਵੇਂ ਪੜਨ ਪੈਦਾ ਹੋ ਗਏ ਇਹ ਨਵੇਂ ਪੜਨ ਨੇ ਛਿੱਤਰ ਪ੍ਰੇਡ ਨਾਲ ਠੀਕ ਹੋ ਗਰਾਂ ਦਵਾਗ ਲੈ ਕੇ ਛਿੱਤਰ ਪੜਦੇ ਥੋੜਾ ਛਿੱਤਰ ਮੁੜ ਗਿਆ ਗੁਰਬਾਣੀ ਕੀ ਦੇ ਬੁੜ ਕੇ ਪੜਦੇ ਹੀ ਪਈ ਨਹੀਂ ਸਾਰੀਆਂ ਜੇ ਤੂੰ ਬ੍ਰਾਹਮਣ ਬ੍ਰਾਹਮਣ ਹੀ ਆਇਆ ਆਨ ਬਾਟ ਕਾ ਹੈ ਨਹੀਂ ਆਇਆ ਇਹ ਛੇਤਰ ਦੀਆਂ ਕਬੀਰ ਨੇ ਕੀ ਕਿਹਾ ਇਹ ਸੰਤਾ ਸਾਰਿਆਂ ਦਾ ਗੁਰੂ ਬਣੇ ਬੈਠੇ ਪੰਡਤ ਬਾਹਮਣ ਗੁਰੂ ਹੈ ਜਗਤ ਦਾ ਭਗਤਨ ਦਾ ਗੁਰ ਭਗਤਾਂ ਨਾਲ ਨਹੀਂ ਗੁਰ ਬਣਿਆ ਸੰਸਾਰ ਨੇ ਮੰਨ ਲਿਆ ਪਰ ਕਬੀਰ ਕੀ ਕਹਿੰਦਾ ਕਬੀਰ ਕਹਿੰਦਾ ਮਾਈ ਮੁੰਡੋ ਤੇ ਗੁਰੂ ਕੀ ਉਹਦੀ ਮਾਂ ਦਾ ਸਿਰ ਦੋਸ ਗੁਰੂ ਦੀ ਦਾ ਜਾਤੇ ਪਰਮ ਨਾ ਜਾਏ ਜਿਹੜਾ ਪਰਮ ਨੂੰ ਦੂਰ ਕਰ ਸਕਦਾ ਆਵੇ ਵਿਦਵਾਨ ਕਿਹੜਾ ਹੁੰਦਾ ਕਰੇ ਪਰਮ ਦੂਰ ਨਹੀਂ ਇਹੀ ਗੱਲ ਉੱਤੇ ਲੱਗੂ ਮਾਈ ਮੁੰਡੋ ਤੇ ਵਿਦਵਾਨ ਕੀ ਜਾਤੇ ਪਰਮ ਨਾ ਜਾਏ ਤੁਸੀਂ ਕਰਦੇ ਹੋ ਉਪਦੇਸ਼ ਲਿਖਦੇ ਹੋ ਕਿਤਾਬਾਂ ਪਰਮ ਦਾ ਤੁਹਾਡੇ ਅਵਾਰ ਜਿਹੜੇ ਪਏ ਨੇ ਤੁਸੀਂ ਸਮਝਿਆ ਕੀ ਆਪਣੇ ਆਪ ਨੂੰ ਮੈਦਾਨ ਜਾ ਕੇ ਗੱਲ ਕਰੋ ਬਾਹਰ ਨਿਕਲ ਕੇ ਜੇ ਇੱਕ ਵੀ ਵਿਦਵਾਨ ਬੋਲ ਗਿਆ ਸੰਤ ਬੋਲ ਗਿਆ ਤਾਂ ਕਹਿ ਦਿਓ ਫੱਲੇ ਕੀ ਹੈ ਕਿਸੇ ਦੇ ਬਲੈਕਮੇਲ ਕੀਤਾ ਇਹਨਾਂ ਨੇ ਸੁਧ ਹੁਣ ਤੱਕ ਇਹਨਾਂ ਦੇ ਜਿਹੜੇ ਗਾਹਾਂ ਸੀ ਜਿਨ੍ਹਾਂ ਤੇ ਬਖਸ਼ੀ ਉਹਨਾਂ ਨੇ ਬਲੈਕਮੇਲ ਕੀਤਾ ਚਲੋ ਬਲੈਕਮੇਲ ਨਹੀਂ ਉਹਨਾਂ ਨੇ ਕੀਤਾ ਉਹਨਾਂ ਦਾ ਪਤਾ ਹੀ ਉਹਨਾਂ ਸੀ ਵਿਚਾਰਿਆਂ ਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਇਹ ਬਾਅਦ ਵਾਲਿਆਂ ਨੇ ਬਣਾ ਲਿਆ ਡੱਬਰ ਪਹਿਲਾਂ ਨੇ ਕੁਝ ਨਹੀਂ ਕਿਹਾ ਵੀ ਉਹ ਸਾਡੇ 'ਚ ਕੁਝ ਹੈ ਆ ਵਾਲਿਆਂ ਨੇ ਡੱਬਰ ਬਣਾ ਲਈ ਝੂਠੀ ਕਹਾਣੀ ਬਣਾ ਲਈ ਬਲੈਕਮੇਲਿੰਗ ਸ਼ੁਰੂ ਕਰਤੀ ਹਾਂਜੀ ਆਪ ਕਰੇ ਸੋ ਇੱਕ ਸੋ ਲਿਵਲਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸੋ ਇੱਕ ਸੋ ਲਿਵਲਾਏ ਕਾਲੇ ਸੱਚ ਨਾਲ ਟੁੱਟ ਜਾਂਦੇ ਫਿਰ ਇੱਕ ਸੱਚ ਹੈ ਦੂਈ ਮਾਇਆ ਦੂਜੀ ਕੀ ਮਾਇਆ ਜਦੋਂ ਮਨ ਅੱਧਾ ਸੱਚਾ ਤੇ ਅੱਧਾ ਦੂਸਰੇ ਮਾਇਆ ਨਾਲ ਜੁੜ ਜਾਂਦਾ ਤਾਂ ਨਾਲ ਹੋ ਜਾਂਦਾ ਹੈ ਸਵਾਲ ਹੈ ਦਾਲ ਕੇ ਮਿਲਦੀ ਹੈ ਜੀ ਆਤਮਾ ਦੀ ਇਹ ਮਾਇਆ ਨਾਲ ਵੀ ਜੁੜ ਜਾਂਦਾ ਹੈ ਬਦੋ ਦਾ ਹੋ ਗਿਆ ਸੱਚ ਤਾਂ ਹੈ ਉਹ ਸੱਚ ਨੂੰ ਤਾਂ ਅੱਡ ਹੋਈ ਨਹੀਂ ਸਕਦਾ ਇਹ ਸਤ ਸਰੂਪ ਹੈ ਨਾ ਆਪੇ ਸੱਚ ਹੈ ਨਾ ਤੇ ਮਨ ਦੇ ਵਿੱਚ ਥੋੜੀ ਮਾਇਆ ਦੀ ਇੱਛਾ ਪੈਦਾ ਹੋ ਜਾਂਦੀ ਹੈ ਮਨ ਬਲੀਰ ਹੋ ਜਾਂਦਾ ਉਹਦਾ ਨਾ ਦੋ ਹੋ ਗਿਆ ਗ੍ਰਹਿਣ ਲੱਗ ਗਿਆ ਨੂੰ ਜਿਵੇਂ ਚੰਦਰ ਨੂੰ ਗ੍ਰਹਿਣ ਲੱਗ ਜਾਂਦਾ ਨਾ ਅੱਧਾ ਚੰਦਰਮਾ ਕਾਲਾ ਹੋ ਜਾਂਦਾ ਅੱਧਾ ਠੀਕ ਰਹਿੰਦਾ ਜਿੰਨਾ ਤੇ ਲਾਈਟ ਪੈਂਦੀ ਹੈ ਸੂਰਜ ਦੀ ਉਹਨਾਂ ਤੋਂ ਠੀਕ ਰਹਿੰਦਾ ਚਮਕਦਾ ਰਹਿੰਦਾ ਦੂਆ ਕਾਲਾ ਹੋ ਜਾਂਦਾ ਧਰਤੀ ਦੀ ਛਾਂ ਆ ਜਾਂਦੀ ਹੈ ਇਹ ਮਾਇਆ ਦੀ ਜਿੰਨੀ ਛਾਂ ਆ ਗਈ ਉਹਨਾਂ ਕਾਲਾ ਹੋ ਗਿਆ ਮਨ ਗ੍ਰਹਿਣ ਲੱਗ ਗਿਆ ਇਹਨੂੰ ਜੇ ਧਰਤੀ ਪਰੇ ਦੂਰ ਹੋ ਜਵੇ ਸਿੱਧਾ ਹੋ ਜਵੇ ਆਪਣੇ ਸਾਹਮਣੇ ਸੂਰਜ ਤੇ ਫੇਰ ਚਮਕਿਆ ਹੁੰਦਾ ਇਸ ਕਰਕੇ ਸਿੱਧਾ ਨੂੰ ਕਿਹਾ ਰਾਵੇ ਉੱਪਰ ਗਏ ਰੱਖੇ ਚੰਦ ਜਿਹੜਾ ਚੰਦ ਆ ਨਾ ਮਾਨ ਹੈ ਇਹਨੂੰ ਸੂਰਜ ਦੇ ਸਾਹਮਣੇ ਫੜ ਕੇ ਰੱਖੇ ਵਿਚਾਲੇ ਮਾਇਆ ਨਾ ਹੋਣ ਦੇਵੇ ਵਿਚਾਲੇ ਮਾਇਆ ਨਹੀਂ ਹੋਣ ਦੇਈਦੀ ਧਰਤੀ ਵਿਚਾਲੇ ਨਹੀਂ ਹੋਣ ਦੇਈਦੀ ਹੁੰਦੀ ਅਸਰੀਰ ਹੈ ਨਾ ਧਰਤੀ ਵਿਚਾਲੇ ਨਹੀਂ ਹੋਣ ਦੇਈਦਾ ਸਰੀਰ ਆ ਜਾਂਦਾ ਵਿਚਾਲੇ ਦੀਆਂ ਲੋੜਾਂ ਰੱਬ ਉੱਪਰ ਗਏ ਰੱਖੇ ਚੰਦ ਚੰਦ ਦਾ ਜਿਹੜਾ ਮਨ ਹੈ ਨਾ ਅੰਤਰਾਤਮਾ ਦੇ ਹਰ ਮਨ ਨੂੰ ਐ ਰੱਖੇ ਆਪਣੋ ਸਾਹਮਣੇ ਵਿਚਾਲੇ ਸਰੀਰ ਨਾ ਹੋਣ ਦੇਵੇ ਸਰੀਰ ਨੇ ਰਕਰ ਦਿੰਦਾ ਜਿੱਥੇ ਹੁੰਦਾ ਸਰੀਰ ਦੀਆਂ ਲੋੜਾਂ ਹੀ ਖਰਾਬ ਕਰਦੀਆਂ ਨੇ ਕਿਹੜਾ ਵਿਦਵਾਨ ਨੇ ਦੱਸਿਆ ਸਰੀਰ ਦੀਆਂ ਲੋੜਾਂ ਤੋਂ ਉੱਠਿਆ ਹੋਇਆ ਉੱਤੇ ਦੱਸੇ ਉਹਦਾ ਕਹਿੰਦੇ ਨਾ ਲੈ ਜੀ ਜਿਹੜਾ ਸੰਸਾਰ ਨੂੰ ਛੱਡੂ ਪਾਗਲਾਂ ਦੀ ਕਹਦੇ ਛੱਡੀਏ ਪਾਗਲ ਤਾਂ ਤੁਸੀਂ ਹੈਗੇ ਹੀ ਆ ਯਾਰ ਗੁਰਬਾਣੀ ਤੇ ਤੁਸੀਂ ਫਿਰ ਕੀ ਲੈਣਾ ਜੇ ਸਰੀਰ ਨਹੀਂ ਛੱਡਣਾ ਮਾਇਆ ਨਹੀਂ ਛੱਡਣੀ ਵੀ ਗੁਰਬਾਣੀ ਤੋਂ ਕੀ ਲੈਣਾ ਗੁਰਬਾਣੀ ਤੋਂ ਕੀ ਭਾਲਦੇ ਹੋ ਤੂੰ ਤੁਹਾਨੂੰ ਕੋਈ ਮਤਲਬ ਹੀ ਨਹੀਂ ਫਿਰ ਤੁਸੀਂ ਪਾਗਲ ਨੂੰ ਬਿਛਾ ਕੋਈ ਹੋਰ ਲੈ ਲਓ ਛੱਡ ਦਿਓ ਜਾਂ ਬਣਣੀ ਨਹੀਂ ਤੁਸੀਂ ਪੱਥਾ ਕਿਉਂ ਮਾਰਦੇ ਹੋ ਛੱਡ ਦਿਓ ਇਹਨੂੰ ਕਹਿੰਦਾ ਪੱਥਰ ਅਸੀਂ ਨਹੀਂ ਵੇ ਚੱਕਣਾ ਸਾਡੇ ਚੱਕਣ ਵਾਲਾ ਨਹੀਂ ਹੈ ਕੋਈ ਹੋਰ ਚੱਕ ਲਓ ਜੋ ਵਿਸ਼ਾ ਉਪਦੇਸ਼ ਕਰਦਾ ਹੈ ਜਿਵੇਂ ਉਹ ਤਾਂ ਕੋਈ ਲਾਭ ਨਹੀਂ ਉਠਾਉਣਾ ਉਸ ਵਿਸ਼ੇ ਤੋਂ ਉਸ ਵਿਸ਼ੇ ਤੋਂ ਕੋਈ ਲਾਭ ਨਹੀਂ ਉਠਾਉਣਾ ਉਹ ਵਿਸ਼ਾ ਅਸੀਂ ਅਡਾਪਟ ਕਿਉਂ ਕਰੀਏ ਜਿਹੜੇ ਲਾਭ ਨਹੀਂ ਉਠਾਉਂਦੇ ਉਹਨਾਂ ਨੂੰ ਬਾਣੀ ਸੁਣਨ ਦਾ ਪੜਨ ਦਾ ਕੀ ਫਾਇਦਾ ਜਿਨ ਐਸਾ ਹਰ ਨਾਮ ਨਾਲ ਹੋ ਤੇ ਕਾਹੇ ਜਾਗਾਏ ਕਹਿੰਦੇ ਜਨਮੇ ਕਾਲ ਨੂੰ ਲਿਆ ਸੀ ਬਈ ਤੁਸੀਂ ਪਿੱਛੋਂ ਹੀ ਲਾਇਨ ਕਰਤੀ ਜਿਨ ਐਸਾ ਹਰ ਨਾਮ ਨਾਲ ਹੋ ਤੇ ਕਾਹੇ ਜਾਗਾਏ ਰਾਮ ਰਾਜੇ ਜਿਨ ਬੱਤੇ ਹਰ ਨਾਮ ਨਾਲ ਕੇ ਭੁੱਖਾ ਕਿਆ ਖਾਏ ਗੁਰਬਾਣੀ ਦਾ ਇਹ ਕਹਿੰਦੀ ਹੈ ਤੇ ਵਿਦਵਾਨਾਂ ਦਾ ਕਹਿੰਦਾ ਦਾ ਟਾਰਗੇਟ ਹੈ ਸਿੱਖ ਦਾ ਕਹਿੰਦਾ ਟਾਰਗੇਟ ਹੈ ਵੀਰੇ ਥੋੜੇ ਜਿੰਨੇ ਕਾਜ਼ਮੀਆਂ ਦੀ ਗੱਲ ਹੈ ਨਾ ਧਰਮ ਦੀ ਉਹਨਾਂ ਨੂੰ ਉਹਨਾਂ ਜੋਗੀ ਰਹਿਣ ਦੇ ਨੂੰ ਤੁਸੀਂ ਪਿਛੜ ਜੋ ਸਾਰੇ ਉਹ ਆਪੇ ਦੇਖ ਲੈਣਗੇ ਜੀ ਕੀ ਕਮੀ ਹੈ ਕਿੱਥੇ ਕਮੀ ਹੈ ਆਪੇ ਠੀਕ ਕਰ ਲੈਣਗੇ ਉਹ ਤੁਸੀਂ ਕੀ ਲੈਣਾ ਤੇ ਦੂਜਾ ਨਾਲ ਲੈਣਾ ਕੀ ਹੈ ਤੇ ਜੇ ਦੂਜਾ ਨਾਲ ਮਤਲਬ ਦੀ ਕੋਈ ਗੱਲ ਹੀ ਨਹੀਂ ਹੈ ਤੁਸੀਂ ਇਹ ਦਖਲ ਕੇ ਕੀ ਲੈਣਾ ਤੁਸੀਂ ਕਿਵੇਂ ਸਮਝ ਲਓਗੇ ਕੀ ਕਮੀ ਹੈ ਕੀ ਚਾਹੀਦਾ ਕੀ ਨਹੀਂ ਚਾਹੀਦਾ ਨਾ ਤੁਸੀਂ ਕੁਝ ਹੋਣ ਲੈਣਾ ਨਾ ਤੁਸੀਂ ਕੁਝ ਫੇਰ ਲੈਣਾ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਆਪੇ ਹੁਕਮ ਬੁਝਾਏ ਕਰਤਾ ਆਪੇ ਹੀ ਹੁਕਮ ਬੁਝਾਉਂਦਾ ਬੁਝਾ ਲੈਂਦਾ ਜਿਹਨੂੰ ਬੁਝਾਉਣਾ ਅੱਧਾ ਕੋ ਜੇ ਮਨ ਮੰਨ ਜਾਂਦਾ ਉਹ ਆਪ ਬਣਾ ਲੈਂਦਾ ਕਹਿਣ ਦਾ ਮਤਲਬ ਇਹ ਹੈ ਜੇ ਅੱਧਾ ਕੋ ਮਨ ਤੁਸੀਂ ਬਣਾ ਲਓ ਕੋ ਆਪੇ ਬਣਾ ਲੈਂਦਾ ਨਹੀਂ ਇੱਕ ਦੰਦਾ ਰਹਿ ਪਸ਼ੂ ਹੈ ਬੈਠਾ ਉਹਦੇ ਉੱਠ ਨਹੀਂ ਹੁੰਦਾ ਜੋ ਆਪ ਉੱਠਣ ਦੀ ਕੋਸ਼ਿਸ਼ ਕਰਦਾ ਹੋਵੇ ਤਾਂ ਦੇਖਦਾ ਵੀ ਲੈ ਵੀ ਇਹਨੂੰ ਕੋਸ਼ਿਸ਼ ਕਰੀਏ ਠਾਲ ਦਈਏ ਇਹ ਤਾਂ ਉੱਠ ਨਹੀਂ ਹੁੰਦਾ ਜੇ ਆਪ ਇਹ ਕੋਸ਼ਿਸ਼ ਨਹੀਂ ਕਰਦਾ ਉਹਨੂੰ ਠਾਲਣ ਦਾ ਕੀ ਫਾਇਦਾ ਤੂੰ ਜਾ ਕੇ ਖੜੇ ਰਹੋ ਨਾ ਪੈਰ ਨਹੀਂ ਨਿਕਲੋ ਇਸ ਕਰਕੇ god helps those who help themselves ਪਰਮੇਸ਼ਰ ਵੀ ਉਹਦੀ ਮਦਦ ਕਰਦਾ ਜਿਹੜੀ ਆਪਣੇ ਮਦਦ ਆਪ ਕਰਦਾ ਜਿਹੜਾ ਜਿਹੜਾ ਆਪਣੀ ਮਦਦ ਆਪ ਨਹੀਂ ਨਾ ਕਰਦਾ ਪਰਮੇਸ਼ਰ ਵੀ ਉਹਦੀ ਮਦਦ ਨਹੀਂ ਕਰਦਾ ਆਪਣਾ ਤੇ ਆਪਣਾ ਆਪੇ ਕਾਸ ਹੋਏ ਜਿਹੜਾ ਉੱਠਣਾ ਨਹੀਂ ਚਾਹੁੰਦਾ ਉਹਨੂੰ ਕੋਈ ਢਾਲਦਾ ਨਹੀਂ ਹੈ ਅਗਰੇਜ਼ਾਂ ਨੇ ਗੱਲ ਬਣੀ ਹੈ ਗੋਡ ਹੈਲਪਸ ਦੋਸ ਖੁਦਾ ਉਹਨਾਂ ਦੀ ਮਦਦ ਕਰਦਾ ਹੈ ਹੂ ਹੈਲਪ ਸੈਲਫ ਜਿਹੜੇ ਆਪਣੀ ਮਦਦ ਆਪ ਕਰਦੇ ਨੇ ਅਸੀਂ ਵੀ ਤਾਂ ਕੁਝ ਚਾਹੀਏ ਵੀ ਅਸੀਂ ਬਹੁਤ ਚੱਕਰ ਹੈ ਗੱਡੜੀ ਭਾਰੀ ਹੈ ਨਹੀਂ ਚੱਕੋਦੀ ਪਰ ਫਿਰ ਲੋ ਪਰਮੇਸ਼ਰ ਨੂੰ ਵੀ ਤੂੰ ਚਕਾ ਕਿਰਪਾ ਕਰ ਫਿਰ ਉਹ ਕਿਰਪਾ ਕਰ ਦਿੰਦਾ ਆ ਗੱਲ ਹੈ ਸਾਰਾ ਨੁਕਤਾ ਇੱਥੇ ਹੈ ਗੱਡੜੀ ਫੇਰ ਵੀ ਉਹਦੀ ਕਿਰਪਾ ਬਣਾ ਚੱਕ ਹੋਣੀ ਜਦੋਂ ਮਰਜੀ ਜੋੜ ਲਾ ਲੀਏ ਕਰਤਾ ਆਪੇ ਹੁਕਮ ਬੁਝਾਏ ਉਹ ਫੇਰ ਵੀ ਨਹੀਂ ਬੁਝਾਉਣਾ ਕਿਰਪਾ ਬਣਾ ਇਹ ਵੀ ਭਲੇਖਾ ਨਾ ਕੋਈ ਰੱਖੇ ਉਹ ਹੰਕਾਰ ਹੈ ਫਿਰ ਉੱਥੇ ਇਹ ਗੱਡੜੀ ਸੜਦਾ ਬੈਠਿਆ ਚੱਕੇ ਤੇ ਹੋਣੀ ਨਹੀਂ ਹੈ ਬਿਨਾ ਕਿਰਪਾ ਤੇ ਐਸੀ ਕਿਰਪਾ ਹਮੇ ਕਰੋ ਕਿਰਪਾ ਮੰਗੀ ਹੈ ਜਨਾ ਜੀ ਸਿਮਰਤ ਸ਼ਾਸਤਰ ਐਸੀ ਕਿਰਪਾ ਮੋਹੇ ਕਰੋ